ਟਿਊਨ ਕੀਤਾ ਤੁਸੀਂ ਰਮਨੀਕ ਕੌਰ ਤੇ ਚਰਨਜੀਤ ਜੋ ਵੀ ਤੁਹਾਡੇ ਨਾਲ ਨੇ ਜ਼ਿੰਦਗੀ ਦੇ ਵਿੱਚ ਧਮਕੀਆਂ ਬਹੁਤ ਮਿਲਦੀਆਂ ਨੇ ਤੇ ਇਹ ਕਿਹੜੀ ਤੁਹਾਡੇ ਨਾਲ ਸਟੋਰੀ ਕਿਹੜਾ ਵਾਕਿਆ ਵਾਪਰਿਆ ਹੱਡ ਭਾਨਵੇਂ ਸਟੋਰੀ ਸੁਣਾ ਦੇ ਜੀ ਕਲਾਸ ਰੂਮ ਦੇ ਵਿੱਚ ਸਾਡਾ ਮਾਸਟਰ ਆਇਆ ਨਹੀਂ ਅੱਛਾ ਛੁੱਟੀ ਤੇ ਜੀ ਉਹ ਛੁੱਟੀ ਤੇ ਸੀ ਬੱਚੇ ਥੋੜੇ ਛੁੱਟੀ ਤੇ ਹਾਂ ਬੱਚਿਆਂ ਨੇ ਫਿਰ ਚੱਕ ਲਿਆ ਕਲਾਸਰੂਮ ਸਰ ਦੇ ਉੱਪਰ ਮੈਂ ਕਿਹਾ ਜਿੱਦਾਂ ਟਕਾ ਕੇ ਸਰ ਦੇ ਉੱਪਰ ਪਕੜਾ ਪਾਉਣ ਕਿਤੇ ਸ਼ੋਲਰ ਪਾਉਣ ਅੱਛਾ ਕਿਤੇ ਸੋਰੇ ਪਾਸੇ ਸ਼ਾਂਤੀ ਤੇ ਇੱਧਰ ਸਾਡੇ ਵਾਲੇ ਇਦਾਂ ਵੱਜਦਾਂ ਕਿਤੇ ਭੂਤ ਚੜੇਲਾ ਨੱਚਦੇ ਹੁੰਦੇ ਇੰਨੀ ਦੇਰ ਨੂੰ ਹੈਡਮਾਸਟਰ ਆ ਗਿਆ ਆ ਗਿਆ ਜੀ ਆ ਗਿਆ ਮੈਂ ਦੇਖ ਲਿਆ ਮਨੇ ਕਿਉਂ तू देख रहे हो ना चुप करो किताब कट अच्छा स्टूडेंट होशियार होंगे हाँ बहुत ज्यादा मौका परस्त भी देना वर्गे मैं पढ़ ला पे आराम ने ਜਦੋਂ ਆਇਆ ਨਾ ਅੰਦਰ ਵੜ ਕੇ ਦੇਖਿਆ ਮੇਰੀ ਕਿਤਾਬ ਅੰਗਰੇਜ਼ੀ ਦੀ ਮਿਲੀ ਆ ਬਿੱਠੀ ਦਾ ਪਿਆਰ ਹੀ ਨਹੀਂ ਹੈਗਾ ਉਸ ਭਾਸ਼ਾ ਦੇ ਨਾਲ ਅੱਛਾ ਮੈਂ ਅੰਗਰੇਜ਼ੀ ਦੀ ਕਿਤਾਬ ਖੋਲ ਕੇ ਦੇਖਿਆ ਅੰਗਰੇਜ਼ੀ ਪੜ੍ਹਨ ਦੇ ਸੀ ਲਓ ਜੀ ਉਹਨੇ ਉਹ ਛਾਂਗੇ ਨਾ ਬਾਕੀ ਦੇ ਜਿਹੜੇ ਨਾਚ ਗਾਣਿਆਂ ਦੇ ਵਿੱਚ ਰੌਲੇ ਦੇ ਵਿੱਚ ਮਸਤ ਸੀ ਇਹ ਆਪਾਂ ਹੁੰਦੇ ਨੇ ਪੜਦੇ ਬੱਚੇ ਹੁਸ਼ਿਆਰ ਬੱਚੇ ਨੂੰ ਕੋਈ ਕੁਝ ਕਹਿੰਦਾ ਹੁੰਦਾ ਨਹੀਂ ਕਹਿੰਦਾ ਪਰ ਆਪਣੀ ਅਸਲੀਅਤ ਕੀ ਉਹਦਾ ਪਤਾ ਨਾ ਹਾਂ ਲੋ ਜੀ ਇੰਨੇ ਕਰ ਕਰਾ ਕੇ ਨਾ ਸਾਡੇ ਮਾਸਟਰ ਜਗਿੰਦਰ ਨਾਲ ਤੇ ਸ਼ਰਮਾ ਸੀ ਅੱਛਾ ਉਹ ਨਾ ਉਹ ਹੈਜੀ ਹੁੰਦੀ ਸੀ ਪਾਵ ਲੱਗੀ ਵਿੱਚ ਸਕੂਲ ਦੇ ਪਿਛਲੇ ਪਾਸੇ ਉਥੋਂ ਤੋੜ ਕੇ ਲਿਆਉਂਦੇ ਨੇ ਸੀ ਸੋਹਣੀ ਜੀ ਲੋ ਜੀ ਉਹ ਕਰ ਕਰਾ ਕੇ ਨਾ ਉਹ ਵਾਪਸ ਚਲੇ ਗਏ ਮੈਂ ਫਿਰ ਉੱਠ ਕੇ ਖੜਾ ਹੋਇਆ ਆਗੂ ਕਲਾਸ ਦਾ ਕਲਾਸ ਦਾ ਹਾਂ ਸ਼ਰਾਰਤ ਯੂਨੀਅਨ ਦਾ ਪ੍ਰਧਾਨ ਓਕੇ ਮਾਦਾ ਲੈ ਲਿਆ ਸੋ ਬਾਅਦ ਹੂੰ ਕਰ ਲਿਆ ਤੁਸੀਂ ਪਾਲੇ ਰੋਲਾ ਹੂੰ ਆ ਵੇਖੋ ਇੱਧਰ ਤੁਹਾਡਾ ਆਗੂ ਜਿਹੜਾ ਤੁਹਾਨੂੰ ਇੱਥੇ ਤੱਕ ਪਹੁੰਚਾਉਣ ਵਾਲਾ ਹਾਂ ਤੁਹਾਡੇ ਤੇ ਲਾਠੀ ਚਾਰਜ ਕਰਵਾਉਣ ਵਾਲਾ ਮੈਨੂੰ ਕੀ ਹੋ ਗਿਆ ਕੁਛ ਵੀ ਨਹੀਂ ਹੋਇਆ ਮੈਨੂੰ ਕੱਖ ਨਹੀਂ ਹੋਇਆ ਮੈਨੂੰ ਉਹ ਤੇ ਬੂਏ ਦੇ ਪਿਛਲੇ ਪਾਸੇ ਖੜਾ ਸੀ ਓ ਲੁੱਕ ਕੇ ਉਹ ਆਇਆ ਕਿਤੇ ਇਹਨੇ ਕਿਤੇ ਉਹ ਮੈਂ ਕਹਾਂ ਜੀ ਸਾਈਮਨ ਕਮਿਸ਼ਨ ਬਣਿਆ ਕਿਤੇ ਉਹ ਆਗੂ ਦੇ ਨਾਲ ਕਿਤੇ ਉਹ ਸਾਈਮਨ ਕਮਿਸ਼ਨ ਬਣਿਆ ਹਾਏ ਹਾਏ ਹਾਏ ਹਾਏ ਉਹ ਡਾਂਗਾ ਮਾਰੀਆਂ ਮੇਰੇ ਮੈਂ ਤਾਂ ਸ਼ਹੀਦ ਹੀ ਜਿਹੜਾ ਸੀਗਾ ਪਰ ਉਹ ਜਿਹੜੀਆਂ ਮੇਰੇ ਡਾਂਗਾ ਵਰੀਆਂ ਸੀਗਾ ਉਹਦਾ ਡਾਂਗਾ ਦੇ ਸਦਕਾ ਅੱਜ ਉਹ ਕੰਮ ਕਰਦੇ ਆ ਰਮਣੀ ਕੋਲ ਹੁਣ ਅੱਜ ਤੋਂ ਪਰਵਾਹ ਗਏ ਮੇਰੇ ਲਹਿੰਗੇ ਉੱਤੇ ਸ਼ੀਸ਼ੇ ਤੂੰ ਵੀ ਲਿਸ਼ਕੇ ਸ਼ੀਸ਼ੇ ਵਾਂਗੂ ਤੇਰੀ ਕੇਰ ਕਰੂੰ ਵਾਂਗੂ ਸੰਭੂ ਬੜੇ ਸਾਕ ਮੈਂ ਤੁਹਾਡੇ ਨਾਲ ਨੇ ਪ੍ਰੋਗਰਾਮ ਚੱਲ ਰਿਹਾ ਇਸ ਵੇਲੇ ਨਜ਼ਰੀਆ ਤੇ ਨਜ਼ਰੀਏ ਦੇ ਵਿੱਚ ਤਾਂ ਦੀ ਗੱਲ ਕਰ ਰਹੇ ਆ ਜਿਤਨੀਆਂ ਧਮਕੀਆਂ ਤੁਹਾਨੂੰ ਬਚਪਨ ਦੇ ਵਿੱਚ ਮਿਲੀਆਂ ਨੇ ਉਸ ਤੋਂ ਬਾਅਦ ਇੱਕ ਨੌਕਰੀ ਦੀ ਧਮਕੀ ਹੁੰਦੀ ਹੈ ਨਾ ਵੀ ਵੱਡੇ ਹੋ ਗਿਆ ਤਾਂ ਵੀ ਇੱਥੇ ਪਤਾ ਨਹੀਂ ਬੌਸ ਨੇ ਕੀ ਕਹਿ ਦੇਣਾ ਉਹਨੇ ਕੀ ਕਹਿ ਦੇਣਾ ਇਹੋ ਜਿਹੀਆਂ ਧਮਕੀਆਂ ਹੁੰਦੀਆਂ ਨੇ ਫਿਰ ਬੀਵੀ ਦੀ ਧਮਕੀਆਂ ਸ਼ੁਰੂ ਹੋ ਜਾਂਦੀਆਂ ਕਿਹ ਕੀ ਰਹੇ ਤੁਸੀਂ ਮੈਂ ਵੇਖਿਆ ਸਾਹਬ ਜਦਾ ਕੇ ਤੁਹਾਡਾ ਇੱਦਾਂ ਦੇ ਬਈ ਸੱਚੀ ਮੁੱਚੀ ਹਰ ਪਾਸਿਓਂ ਸਾਨੂੰ ਧਮਕੀ ਮਾੜਾ ਹੀ ਮਾੜਾ ਅਸੀਂ ਧਮਕੀਆਂ ਦੇ ਵਿੱਚ ਜੰਮੇ ਪਲੇ ਸਕੂਲ ਦੇ ਵਿੱਚੋਂ ਨਿਕਲੇ ਮੁੜ ਕੇ ਸਾਨੂੰ ਕਿਤੇ ਕਾਲਜ ਦੇ ਵਿੱਚ ਦਾਖਲਾ ਮਿਲ ਗਿਆ ਅੱਛਾ ਉੱਥੇ ਵੀ ਧਮਕੀਆਂ ਆਉਣ ਅਗੀ ਤਾਂ ਐਦਾਂ ਹੋ ਜੂ ਕਲਾਸ ਨਾ ਲਗਾਈ ਤੁਹਾਡੇ ਲੈਕਚਰ ਛੋੜ ਹੋ ਜਾਣੇ ਆ ਲੈਕਚਰ ਛੋੜ ਹੋ ਕੇ ਤੁਹਾਨੂੰ ਰੋਲ ਨੰਬਰ ਹੀ ਮਿਲਣਾ ਰੋਲ ਨੰਬਰ ਮਿਲ ਗਿਆ ਤੁਹਾਡੇ ਕੋਲ ਪੇਪਰ ਹੀ ਪਾਸ ਹੋਣੇ ਪੇਪਰ ਨਾ ਹੋਏ ਤੁਸੀਂ ਫੇਲ ਹੋ ਜਾਣਾ ਉਹ ਮੈਂ ਕਹਾਂ ਯਾਰ ਫੇਲ ਫੂਲ ਹੀ ਹੁੰਦੇ ਆ ਅੱਗ ਲੱਗੇ ਪਰ ਲੈਕਚਰ ਤੇ ਸ਼ਾਰਟ ਹੋਣੇ ਹੋਣੇ ਕੋਈ ਬਾਕੀ ਕੋਈ ਸ਼ਾਰਟ ਹੋਵੇ ਨਾ ਹੋਵੇ ਲੈਕਚਰ ਜ਼ਰੂਰ ਦਿੰਦੇ ਸੀ ਸਾਡੇ ਬਿਲਕੁਲ ਕਿਉਂਕਿ ਅਸੀਂ ਪੜਨ ਵੀ ਜਾਣਾ ਨਾਲ ਯੂਥ ਫੈਸਟੀਵਲ ਵੀ ਕਰਨਾ ਜਵਾਈ ਵੀ ਬੰਨਾ ਕਾਲਜ ਦੇ ਸਾਡੇ ਤੇ ਤੂੰ ਕਿਹਦਾ ਅਸਰ ਨਹੀਂ ਸੀ ਲੱਗਦਾ ਜਿਆਦਾ ਹੋ ਗਿਆ ਜੇ ਜੇਕਰ ਇਧਰ ਮੇਰਾ ਕੋਈ ਨਾ ਪੁਰਾਣਾ ਕੋਈ ਕਾਲਜ ਦਾ ਮੇਰਾ ਕੋਈ ਅਧਿਆਪਕ ਹੋਇਆ ਅੱਛਾ ਕੋਈ ਮੇਰਾ ਲੈਕਚਰਰ ਹੋਇਆ ਅਗਲੇ ਨੇ ਫਿਰ ਮੈਨੂੰ ਇੱਥੇ ਭੇਜ ਦਾਂਗੇ ਦੇਣੀ ਸੋ ਇਸ ਕਰਕੇ ਜ਼ਿੰਦਗੀ ਜਿਹੜੀ ਹੈ ਧਮਕੀਆਂ ਦੇ ਨਾਲ ਅੱਗੇ ਵਧਦੀ ਹੈ ਨਹੀਂ ਅੱਗੇ ਅਸੀਂ ਵਧੇ ਹਾਂ ਤੁਹਾਨੂੰ ਨੇ ਤੁਹਾਡਾ ਕੱਖ ਨਹੀਂ ਬਣਨਾ ਕੱਖ ਨਹੀਂ ਬਣਨਾ ਤੁਹਾਡਾ ਉਹੀ ਮਾਟਰ ਦੇ ਵਰਗੇ ਯਾਰ ਥੋੜੇ ਜਿਹੇ ਪੈਸੇ ਚਾਹੀਦੇ ਸੀਗੇ ਆਪਣੇ ਮੁੰਡੇ ਦਾ ਕੋਈ ਕੰਮ ਬਣਾਉਣਾ ਹੈ ਉਹ ਥੋੜਾ ਜਿਹਾ ਕਰੋ ਤਾਂ ਕੋਈ ਸੇਵਾ ਕੋਈ ਹੈਲਪ ਇਹਦਾ ਵੀ ਕੋਈ ਗੱਲੇ ਮਾਟ ਨਹੀਂ ਕਰਦਨੇ ਇਹਦੀ ਗੱਲ ਆ ਹੈ ਤੁਸੀਂ ਕਹਿੰਦੇ ਤੁਸੀਂ ਕੱਖ ਨਹੀਂ ਮੰਨਣਾ ਆ ਦੇਖ ਲਓ ਤੁਹਾਡੀ ਧਮਕੀ ਕਿੱਥੇ ਤੱਕ ਲੈ ਗਈਆਂ ਦਿਲ ਵਿੱਚ ਰਹਿਨੀ ਆ ਤੇਰੇ ਹੁਣ ਗਰੀਬੀ ਲੈ ਜਾਵੇ ਮੈਨੂੰ ਮੇਰੇ ਮਾਪਿਆਂ ਤੋਂ ਮੰਗ ਕੇ ਉਮਰਾਂ ਲਈ ਲੈ ਜਾਵੇ ਬਸ ਮੈਂ ਤਾਂ ਮੈਨੂੰ ਇੱਕ ਔਰਤ ਚਰਨਜੀਤ ਜੋਗੀ ਤੁਹਾਡੇ ਨਾਲ ਨੇ ਬਾਹਰ ਆਉਣ ਲਈ ਕਿਹੜਾ ਘੱਟ ਧਮਕੀਆਂ ਮਿਲੀਆਂ ਬਹੁਤ ਜੀ ਬਹੁਤ ਜ਼ਿਆਦੀਆਂ ਤੁਹਾਡਾ ਵੀਜ਼ਾ ਨਹੀਂ ਲੱਗਣਾ ਹੂੰ ਸਾਡੇ ਤਾਂ ਪਹਿਲਾਂ ਹੀ ਜਿੱਦਾਂ ਪਾਸਪੋਰਟ ਦੇ ਉੱਪਰ ਪਤਾ ਨਹੀਂ ਕੀ ਅੱਤਵਾਦੀ ਲਿਖਿਆ ਹੁੰਦਾ ਤੇ ਤੁਹਾਡਾ ਹੀ ਨਹੀਂ ਲੱਗਣਾ ਬਾਕੀ ਸਾਰੇ ਕੋਲ ਜਾਂ ਦਾ ਲਾ ਜਾਣਾ ਹੈਨਾ ਦੇ ਲੈ ਰਮਣੀ ਕਰੇ ਕਿੱਦਾਂ ਕਿੱਦਾਂ ਦੇ ਬੰਦੇ ਤੇਰੇ ਵਰਗੇ ਵਿੱਚ ਆਏ ਨਹੀਂ ਮੈਂ ਤਾਂ ਕਈ ਵਾਰੀ ਹੈਰਾਨ ਹੁੰਨੀ ਆ ਸੂਈ ਦੇ ਨੱਥੇ ਚੋਂ ਕੱਢਦੇ ਸਾਡੇ ਵਰਗੇ ਸਹੀ ਬੰਦੇ ਨੂੰ ਵੀ ਪੁੰਨ ਚੜਦੇ ਆ ਜਿਨ੍ਹਾਂ ਦਾ ਲੱਗਣਾ ਠਾ ਕਰਕੇ ਚੱਕ ਵੀਜ਼ਾ ਹਾਂ ਚਲੋ ਖੈਰ ਕੋਈ ਗੱਲ ਨਹੀਂ ਬੰਦੇ ਚੰਗੇ ਆ ਤੂੰ ਉਹਨਾਂ ਦਾ ਲੱਗ ਜਾਂਦਾ ਫਿਰ ਹਾਂਜੀ ਹੁਣ ਉਹਨੇ ਦੇਖੋ ਗੱਲ ਹੀ ਆ ਵੈਸੇ ਤੁਸੀਂ ਕਦੋਂ ਮਾੜੇ ਕੰਦਾ ਟੱਪਣੇ ਕਿਤੇ ਸੌਖੀ ਗੱਲ ਹੈ ਸੋ ਭਾਈ ਗੱਲ ਇਹ ਆ ਕਿ ਜ਼ਿੰਦਗੀ ਧਮਕੀਆਂ ਦੇ ਨਾਲ ਅੱਗੇ ਵਧਦੀ ਹੁੰਦੀ ਲੋਕ ਇਹ ਵੀ ਧਮਕੀ ਦਿੰਦੇ ਹੁੰਦੇ ਸੀ ਜਿਹੜੇ ਪੱਲੇ ਕੱਖ ਨਾ ਹੋਵੇ ਉਹਦਾ ਵਿਆਹ ਨਹੀਂ ਹੁੰਦਾ ਕਰਾ ਕੇ ਦਿਖਾਵੇਂ ਵਿਆਹ ਮੰਨ ਜਾਣਗੇ ਜਦੋਂ ਵਿਆਹ ਹੋ ਗਿਆ ਉਦੋਂ ਵੀ ਲੋਕ ਕਹਿੰਦੇ ਕੋਈ ਗੱਲ ਨਹੀਂ ਥੋੜੇ ਥੋੜੇ ਦਿਨ ਹੁੰਦੇ ਉਹ ਬੋਰੀਆਂ ਟਕਦੀ ਹੁੰਦੀਆਂ ਤੇਰੀ ਬਸ ਨਹੀਂ ਹੁੰਦੀਆਂ ਇਹ ਤਾਂ ਚੱਲ ਜਾਂਦੀਆਂ ਹੁੰਦੀਆਂ ਇਦਾਂ ਹੁੰਦੀਆਂ ਅਗਲੀ ਟੈਕ ਬਸ ਨਹੀਂ ਗਈ ਹਾਂਜੀ ਇਹ ਡਰ ਤੇ ਧਮਕੀਆਂ ਦਾ ਇਦਾਂ ਹੀ ਸਫ਼ਰ ਚੱਲਦਾ ਰਹਿੰਦਾ ਨਹੀਂ ਹਾਂ ਤੇ ਉਹ ਜਿਹੜੀ ਮੋਰੇ ਬਿੱਲੀ ਬਲੂੜੀ ਪਾਲੀ ਆ ਮੈਂ <laughs> ਉਹ ਕਿਤੇ ਘੱਟ ਤਾਂ ਕਿਉਂ ਨਹੀਂ ਹਾਏ ਹਾਏ ਪੈਰ ਪੈਰ ਦੇ ਮੈਨੂੰ ਪਾਸਵਰਡ ਦਿਖਾਉਂਦੀ ਹੈ ਇਹਨੂੰ ਚੇਂਜ ਕਰਾਉਣਾ ਕਿ ਨਹੀਂ <laughs> ਚਾਹੀਦਾ ਕੁਝ ਹੋਰ ਕਿ ਨਹੀਂ ਮੈਂ ਤਾਂ ਤੂੰ ਦੱਸ ਦੇ ਭਾਂਡੇ ਕਿੱਥੇ ਪਏ ਆ ਮੈਂ ਆਪਣਾ ਕੰਮ ਸਾਰਾ ਇਹ ਗੱਲ ਥੋੜੋ ਹੈਗੀ ਅਗਲੀ ਵਾਰ ਵਾਰ ਤੂੰ ਮੈਨੂੰ ਧਮਕੀਆਂ ਦਿੰਦੀ ਆ ਹਾਂ ਕੇ ਚੜਾ ਦਾਂਗੇ ਤੇ ਡੋਲ ਕੇ ਚੜਾ ਦਾਂਗੇ ਨੀ ਪਰ ਵਿੱਚ ਕੁਝ ਅਪਵਾਦਾਂ ਵਾਲੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਤਬਦੀਲੀਆਂ ਕਰਵਾਉਣਾ ਚਾਹੁੰਦੇ ਹੋ ਵੱਖ-ਵੱਖ ਪਲਾਨਸ ਦੇ ਬਾਰੇ ਪਤਾ ਨਹੀਂ ਲੱਗ ਰਿਹਾ ਤਾਂ ਅੱਜ ਹੀ ਸੰਪਰਕ ਕਰੋ ਤਜਰਬੇਕਾਰ ਭਰੋਸੇਯੋਗ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਅਮਰੀਕਾ ਦੇ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਮੈਡੀਕੇਅਰ ਦੇ ਬਾਰੇ ਸੇਵਾਵਾਂ ਦਿੰਦੇ ਹਨ call 4082722500 408 272 2500 California license number 0F89805 Obama care covered California ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ license by California department of insurance number 0F89805 ਜੇਕਰ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਤਬਦੀਲੀਆਂ ਕਰਵਾਉਣਾ ਚਾਹੁੰਦੇ ਹੋ ਵੱਖ-ਵੱਖ ਪਲਾਨਸ ਦੇ ਬਾਰੇ ਪਤਾ ਨਹੀਂ ਲੱਗ ਰਿਹਾ ਤਾਂ ਅੱਜ ਹੀ ਸੰਪਰਕ ਕਰੋ ਤਜਰਬੇਕਾਰ ਭਰੋਸੇਯੋਗ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਅਮਰੀਕਾ ਦੇ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਮੈਡੀਕੇਅਰ ਦੇ ਬਾਰੇ ਸੇਵਾਵਾਂ ਦਿੰਦੇ ਹਨ ਕਾਲ 4082722500 4082722500 ਕੈਲੀਫੋਰਨੀਆ ਲਾਇਸੈਂਸ ਨੰਬਰ 0F89805 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਇਹ 5 ਸਟਾਰ ਆਪਣਾ यस सर ਆ ਜਾਓ ਭਾਈ हाँ जी फाइव स्टार का नहीं पता फाइव स्टार मतलब पांच तारे यानी के मंत्रा इंडिया अमेरिका चलो वेज ਅਤੇ नॉन वेज ਦੀ feeling paneer tikka tandoori chicken appetizer ਅਤੇ ਵੱਖੋ ਵੱਖ ਸੈਲਡ ਇੰਡੋ ਚਾਈਨੀਜ਼ ਫੂਡ ਦੀ ਵੱਡੀ ਵੈਰਾਈਟੀ ਬਾਹਰ ਦੀ ਬੈਸਟ ਕਾਕਟੇਲ ਮਠਾਈਆਂ ਅਤੇ ਹੋਰ ਵੀ ਬਹੁਤ ਕੁਝ ਹਫਤੇ ਦੇ 7 ਦਿਨ ਬਫੇ 500 ਤੋਂ 5000 ਲੋਕਾਂ ਵਾਸਤੇ ਕੈਟਰਿੰਗ ਦੀ ਸਰਵਿਸ ਵਿਆਹ ਸ਼ਾਦੀ ਫੈਮਿਲੀ ਫੰਕਸ਼ਨ ਬਰਥਡੇ ਜਾਂ ਕੋਈ ਵੀ ਫੰਕਸ਼ਨ ਬੇ ਏਰੀਆ ਦੀ ਸਭ ਤੋਂ ਵਧੀਆ ਥਾਂ ਜਿੱਥੇ ਜਾ ਕੇ ਤੁਹਾਡੀ ਫਿਕਰ ਹੀ ਮੁੱਕ ਜਾਊ ਤੇ ਇਹਨਾਂ ਦੀ ਲੋਕੇਸ਼ਨ ਹੈ 288 ਕਾਸਟਰੋ ਸਟਰੀਟ ਮਾਊਂਟਨ ਵਿਊ ਤੇ ਫਿਰ 5 ਸਟਾਰ ਸਰਵਿਸ ਤੇ ਆਨੰਦ ਮਾਣਨ ਵਾਸਤੇ ਫੋਨ ਕਰੋ 650 960 1000 ਤੇ ਕੈਟਰਿੰਗ ਦੀਆਂ ਸੇਵਾਵਾਂ ਵਾਸਤੇ ਟੈਲੀਫੋਨ ਨੰਬਰ ਹੈ 650 960 1001 ਮੰਤਰਾ ਇੰਡੀਆ ਹਫਤੇ ਦੇ 7 ਦਿਨ ਸਵੇਰੇ 11:30 ਤੋਂ ਲੈ ਕੇ ਰਾਤ 10 ਵਜੇ ਤੱਕ ਖੁੱਲਾ ਰਹਿੰਦਾ ਹੈ ਕਰਨੀ ਹੈ ਤੇ ਜੇ ਮੈਨੂੰ ਭੁੱਖ ਲੱਗੀ ਤੁਹਾਨੂੰ ਮੈਨੂੰ ਖਵਾਉਣਾ ਵੀ ਪਊ ਉਹ ਤੂੰ ਚੱਲ ਤਾਂ ਸਹੀ ਤੈਨੂੰ ਗਰੋਸਰੀ ਵੀ ਲੈ ਦੂੰ ਤੇ ਛੋਲੇ ਭਟੂਰੇ ਵੀ ਖਵਾ ਦੂੰ ਜੀ ਹਾਂ ਨਿਊ ਇੰਡੀਅਨ ਸੁਪਰਮਾਰਕਟ ਪ੍ਰੈਸੀ ਕਿਸੇ ਵੀ ਤਰ੍ਹਾਂ ਦੀ ਪੰਜਾਬੀ ਗਰੋਸਰੀ ਲਈ ਯਾਦ ਰੱਖੋ ਨਿਊ ਇੰਡੀਅਨ ਸੁਪਰਮਾਰਕਟ ਪ੍ਰੈਸੀ ਇੱਥੇ ਲੱਗਦੀ ਹੈ ਹਰ ਵੀਕਐਂਡ ਤੇ ਸਰਪ੍ਰਾਈਜ਼ ਸੇਲ ਹਰ ਰੋਜ਼ ਫਰੈਸ਼ ਪ੍ਰੋਡਿਊਸ ਤਾਜ਼ੀਆਂ ਸਬਜ਼ੀਆਂ 3250 north Tracy boulevard Tracy Call Sanjeev 408-649-4771 या 408-204-0110 एगलेस केक्स भी अवेलेबल ਨੇ ਕਿਸੇ ਵੀ ਤਰ੍ਹਾਂ ਦੀ ਗਰੋਸਰੀ ਦੇ ਲਈ ਵਧੀਆ इंडिया प्राइजेस तिहोरी लेके आए नहीं दुआवा स्वीट ताजिया मिठाइया स्नैक्स छोले भटूरे बैठ के खाओ या लेके जाओ किसी भी तरह की ग्रोसरी दे लई वधिया प्राइसेस दे सेल दा फायदा चखण दे लई पहुंचो new India supermarket Tracy 3250 north Tracy boulevard Tracy विखे ਤੁਸੀਂ ਸੁਣ ਰਹੇ ਹੋ Punjabi radio U S A ਆਪਣੇ ਬਿਜ਼ਨਸ ਦੀ ਐਡ ਦੇ ਲਈ ਕਾਲ 408 272 5200 408 272 5200 5200 ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਯੂਐਸ ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ ਤਾਂ ਹਮੇਸ਼ਾ ਯਾਦ ਰੱਖੋ ਕੇਣਾ immigration law firm family petitions asylum ਦੇ ਕੇਸਿਸ ਦੇ ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇਟੇ ਕਿਆਣਾ 4159090503 4159090503 ਅਟਾਰਨੀ ਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ ਜੇਕਰ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਤਬਦੀਲੀਆਂ ਕਰਵਾਉਣਾ ਚਾਹੁੰਦੇ ਹੋ ਵੱਖ-ਵੱਖ ਪਲਾਨਸ ਦੇ ਬਾਰੇ ਪਤਾ ਨਹੀਂ ਲੱਗ ਰਿਹਾ ਤਾਂ ਅੱਜ ਹੀ ਸੰਪਰਕ ਕਰੋ ਤਜਰਬੇਕਾਰ ਭਰੋਸੇਯੋਗ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਅਮਰੀਕਾ ਦੇ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਮੈਡੀਕੇਅਰ ਦੇ ਬਾਰੇ ਸੇਵਾਵਾਂ ਦਿੰਦੇ ਹਨ ਕਾਲ 4082722500 408 272 2500 ਕੈਲੀਫੋਰਨੀਆ ਲਾਸਟ ਨੰਬਰ 0F89805 ਯਾਰ ਵਰਲਡ ਕੱਪ ਦੇ ਮੈਚ ਦੇਖਣੇ ਸੀਗੇ ਪਰ ਆ ਆਈਪੀਟੀਵੀ ਦੀ ਸਰਵਿਸ ਤੋਂ ਤਾਂ ਬੜੇ ਤੰਗ ਆ ਉਹ ਤੰਗ ਕਿਉਂ ਐ ਯਾਰ ਕੋਈ ਚੱਜ ਦੀ ਆਈਪੀਟੀਵੀ ਸਰਵਿਸ ਹੀ ਨਹੀਂ ਕਿ ਪਰਿਵਾਰ ਫਿਲਮਾਂ ਤੇ ਡਰਾਮੇ ਦੇਖ ਸਕੇ ਉਹ ਤੁਸੀਂ ਹੁਣੇ ਰਾਬਤਾ ਕਰੋ ਟਸ਼ਨ ਆਈਪੀਟੀਵੀ ਵਾਲਿਆਂ ਨਾਲ ਇਹਨਾਂ ਕੋਲ 1 3 ਤੇ 5 ਸਾਲ ਦੇ ਪੈਕੇਜ ਨੇ ਇਹਨਾਂ ਦੇ 5 ਸਾਲ ਦੇ ਪੈਕੇਜ ਦੀਆਂ ਤੇ ਧੁਮਾਂ ਹੀ ਬੜੀਆਂ ਨੇ ਉਹ ਕਿਵੇਂ ਇਸ ਲਈ ਕਿ 5 ਸਾਲਾਂ ਦੇ ਸਿਰਫ 300 ਡਾਲਰ ਦਿਓ ਤੇ ਨਾਲ ਬਾਕਸ ਫ੍ਰੀ ਉਹ ਸੱਚੀ ਯਾਰ ਫਿਰ ਇਹਨਾਂ ਦਾ ਨੰਬਰ ਤਾਂ ਦੇ ਕੋਈ ਲੈ ਫਿਰ ਨੋਟ ਕਰ ਨੰਬਰ 647 943 0707 ਯਾਨੀ ਨਹੀਂ 6479430707 ਜਾਂ ਵਿਜ਼ਿਟ ਕਰੋ ਇਹਨਾਂ ਦੀ ਵੈਬਸਾਈਟ tashuntv.us ਲੈ ਫਿਰ ਹਰ ਮਹੀਨੇ ਫੀਸ ਤੋਂ ਛੁਟਕਾਰਾ ਰੱਜ ਕੇ ਵੇਖੋ ਡਰਾਮੇ ਫਿਲਮਾਂ ਨਾ ਕੋਈ ਪੈਸੇ ਨਾ ਕੋਈ ਭਾੜਾ ਟਸ਼ਨ ਆਈਪੀਟੀਵੀ ਦੇ ਨਾਲ ਹੀ ਬੰਦਾ ਅੱਗੇ ਦੇ ਅੱਗੇ ਵੱਧਦਾ ਜਾਂਦਾ ਫਿਰ ਜਿਹੜੇ ਜਵਾਕਾਂ ਵਾਲੇ ਆ ਉਹਨਾਂ ਨੂੰ ਜਵਾਕ ਨਹੀਂ ਟਿਕਣ ਦਿੰਦੇ ਉਹ ਵੀ ਧਮਕੀ ਦਿੰਦੇ ਮੈਂ ਮੈਣੀ स्कूल ਜਾਊਂਗਾ ਮੈਣੀ नहीं खाऊंगा अच्छा कि मेरा निक्का जब भांजा आ ओ मसी पंजा के साला दा पूर जिया कहना मैं ਤੁਹਾਡਾ ਕੋਈ ਕੰਮ ਨਹੀਂ ਕਰੂੰਗਾ ਮੈਂ ਸੌਂਗਾ ਹੀ ਨਹੀਂ ਬੰਦਾ ਕੰਮਾਂ ਚ ਕੰਮ ਮੈਂ ਸੌਂਗਾ ਹੀ ਨਹੀਂ ਤੁਹਾਡੇ ਕਹਿਣ ਤੇ ਹੱਦ ਆ ਓਏ ਨਿੱਕੀਆਂ ਨਿੱਕੀਆਂ ਧਮਕੀਆਂ ਕਿਹੜੀਆਂ ਉਂਗਰਾ ਜਿਹੜੀਆਂ ਨੇ ਦੱਸੋ ਨਿੱਕੇ ਨਿੱਕੇ ਨਿਆਣੇ ਮੈਨੂੰ ਮਾਰਿਆ ਮੈਂ ਰੋਟੀ ਨਹੀਂ ਖਾਣੀ ਹਾਂ ਮੈਂ ਉੱਥੇ ਨਹੀਂ ਜਾਣਾ ਹਾਂ ਮੈਂ ਨਹੀਂ ਕਿਸੇ ਸੱਸ ਦੀ ਗੱਲ ਬੁਲਾਉਣੀ ਨਿਆਣੇ ਦੀ ਮਾਮਾ ਵੀ ਨਾ ਬਈ ਆ ਮੇਰੇ ਬੱਚੇ ਦੇ ਸੀ ਮੇਰੇ ਕੋਲ ਆ ਗਿਆ ਜਦੋਂ ਕੋਲ ਆਇਆ ਨੇ ਬਾੜ ਬਾੜ ਪੰਜ ਸੱਤ ਜੜ ਪਰ ਉਹ ਸਾਦੇ ਉੱਠ ਪਰ ਉਹ ਹੀ ਉੱਠ ਜਾਂਦੇ ਨਿਆਣਾ ਜਰਾ ਕੀ ਕਰੇ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਉਹਨੂੰ ਧਮਕੀਆਂ ਧਮਕੀਆਂ ਧਮਕੀਆਂ ਮੈਂ ਧਮਕੀਆਂ ਤੇ ਜਿੱਦਾਂ ਤੱਕ ਸਾਨੂੰ ਵੀ ਤੇ ਮਿਲੀਆਂ ਹੀ ਸੀ ਤੇ ਫਿਰ ਹੁਣ ਅਸੀਂ ਵੀ ਤੇ ਧਮਕੀਆਂ ਹੀ ਮਿਲਦੀਆਂ ਰਹੀਆਂ ਸਾਨੂੰ ਚਿੱਤੋ ਵਾਲਾ <laughs> ਜੇ ਉਹਨੂੰ ਧਮਕੀਆਂ ਮਿਲਦੀਆਂ तू ये सावला रमणी कर तू किधर हो गई किधर नहीं होता ऐसे तू यार करे बंदे का मिनू रला हो गया नहीं नहीं वो यार अगला बंदा मिनू था क्या बढ़िया ਇਹ ਤੈਨੂੰ ਵੀ ਮਿਲਦੀ ਹੋਣੀ ਮੈਂ ਕਹਿੰਦੀ ਹਾਂ ਅੱਜ ਜਣਾ ਖਣਾ ਆ ਪਿੱਛੇ ਜੀ ਰਿਹਾ ਐਮਐਲਏ ਸਾਹਿਬ ਕਹਿੰਦੇ ਆ ਦੇਖੋ ਫੋਨ ਤੇ ਧਮਕੀਆਂ ਆਈਆਂ ਹਾਂ ਇਹ ਜਿਹੜੀਆਂ ਅੱਜ ਕੱਲ ਨਵਾਂ ਟ੍ਰੈਂਡ ਚੱਲ ਪਿਆ ਨਾ ਧਮਕੀਆਂ ਹੁਣ ਤੁਹਾਨੂੰ ਇੱਕ ਐਸੀ ਗੱਲ ਸੁਣਾਉਣੀ ਹੈ ਜੀ ਕਿ ਧਮਕੀਆਂ ਹੁਣ ਕਿਸ ਮਾਮਲੇ ਦੇ ਵਿੱਚ ਆਉਣ ਲੱਗ ਪਈਆਂ ਸੁਚੇਤ ਹੋ ਜਾਓ ਉੱਥੇ ਪੰਜਾਬੀਓ ਸਾਨੂੰ ਉੱਥੋਂ ਬਚਣ ਦੀ ਲੋੜ ਆ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡੇ ਖਤਰੇ ਦੀ ਘੰਟੀ ਸਾਡੇ ਵਾਸਤੇ ਬਿਨਾ ਜੱਟ ਕੋਕੇ ਬਿਨਾ ਨੱਕ ਜਿਵੇਂ ਜੱਟੀ ਬਿਨਾ ਪੰਜਾਬੀ ਰੇਡੀਓ ਯੂਐਸਏ ਤੇ ਪ੍ਰੋਗਰਾਮ ਤੁਸੀਂ ਨਜ਼ਰੀਆ ਸੁਣ ਰਹੇ ਹੋ ਗੈਂਗਸਟਰ ਵੱਡੇ ਵੱਡੇ ਲੋਕਾਂ ਨੂੰ ਧਮਕੀਆਂ ਦਿੰਦੇ ਆ ਵਿਆਹ ਵਾਲੇ ਇਹਨਾਂ ਦੇ ਵਿਆਹ 'ਚ ਪੈਸੇ ਜ਼ਿਆਦਾ ਖਰਚੇ ਹੁੰਦੇ ਹਾਂ ਹੁਣ ਗੱਲ ਵਿਆਹਾਂ ਦੀ ਕਰ ਆਪਣੀ ਹੈ ਕਿ ਜਿਹੜੇ ਲੋਕ ਵਿਆਹਾਂ ਦੇ ਵਿੱਚ ਜ਼ਿਆਦਾ ਖਰਚਾ ਕਰਦੇ ਆ ਕੀ ਮਾਰ ਤੇ ਕਿਤੇ ਪਤਾ ਨਾ ਲੱਗੇ ਖਾਤੇ ਤੇ ਦਿਖਾਵਾ ਹੁੰਦਾ ਨਾ ਦਿਖਾਵਾ ਉਹ ਕਹਿੰਦੀ ਵੀ ਯਾਰ ਇਹਨਾਂ ਕੋਲ ਇੰਨਾ ਪੈਸਾ ਹੈਗਾ ਚੱਲ ਅਸੀਂ ਇੱਕ ਫੋਨ ਕਰਕੇ ਕਮਾ ਕੇ ਦੇਖ ਲੈਨੇ ਵੀ ਸ਼ਾਇਦ ਸਾਡੇ ਲਈ ਵੀ ਚੜ ਜਵੇ ਬਿਲਕੁਲ ਹੁਣ ਸਾਨੂੰ ਇਹ ਸੋਚਣਾ ਪਏਗਾ ਕਿ ਜੇਕਰ ਦਿਖਾਵੇ ਦੇ ਨਾਲ ਸਾਡਾ ਨੁਕਸਾਨ ਹੋ ਸਕਦਾ ਹੈ ਤਾਂ ਫਿਰ ਅਸੀਂ ਨਾ ਕਰੀਏ ਬਿਲਕੁਲ ਸਹੀ ਅਸੀਂ ਕਿਉਂ ਕਿਸੇ ਦੀਆਂ ਧਮਕੀਆਂ ਲੈਣੀਆਂ ਅਸੀਂ ਕਿਉਂ ਐਵੇਂ ਅੱਡੀਆਂ ਚੱਕ ਕੇ ਫਾਹੇ ਲੈਂਦੇ ਇੱਕ ਤੇ ਸਾਨੂੰ ਧਮਕੀਆਂ ਮਿਲਣੀਆਂ 525 ਫੋਨ ਕਾਲਸ ਇੰਡੀਆ ਦੇ ਵਿੱਚ ਵੱਡੇ ਵੱਡੇ ਵਿਆਹ ਜਿਹੜੇ ਨੇ ਕੀਤੇ ਉਹਨਾਂ ਨੂੰ ਘੁੰਮੀ ਬਿਲਕੁਲ ਸਹੀ ਇੱਕ ਮਾਮਲਾ ਤਾਜ਼ਾ ਤਰੀਨ ਇੱਕ ਆਈਐਸ ਦੀ ਕੁੜੀ ਦੀ ਗਾਂ ਲੋੜੀ ਸੀ ਨੂੰ ਵੀ ਫੋਨ ਚਲੇ ਗਏ ਤਾਂ ਕਿਉਂ ਚਲੇ ਕਿ ਉਹਨੇ ਖਰਚਾ ਹੀ ਬਹੁਤ ਕੀਤਾ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੱਖੋ ਵੱਖਰੇ ਥਾਣਿਆਂ ਦੇ ਵਿੱਚ ਮਾਮਲੇ ਜਿਹੜੇ ਦਰਜ ਆ ਤੇ ਇਹ ਧਮਕੀਆਂ ਹੁਣ ਵੱਡੇ ਵਿਆਹ ਕਰਨ ਵਾਲੇ ਨੂੰ ਆਉਣ ਲੱਗ ਪਈ ਸੋ ਭਾਈ ਅਸੀਂ ਤਾਂ ਪਹਿਲਾਂ ਤੋਂ ਹੀ ਰੌਲਾ ਪਾਉਂਦੇ ਰਹੇ ਹਾਂ ਕਿ ਵਿਆਹ ਸਾਦੇ ਕਰ ਲਓ ਵਿਆਹ ਸਾਦੇ ਕਰ ਲਓ ਇੱਥੇ ਤਾਂ ਵਿਆਹ ਇਹਨਾਂ ਨੇ ਬਣਾ ਲਏ ਤਿਉਹਾਰ ਤੇ ਜਿਹੜੇ ਮਰਗ ਸੀ ਨਾ ਉਹ ਵਿਆਹਾਂ ਵਰਗੇ ਹੋ ਗਏ ਕੀਤੀ ਸਰਦਾਰੀ ਕੁੜੀ ਨੇ ਬੜੀ ਨਾ ਵੇ ਕਿਸੇ ਦੇ ਸਹਾਰੀ ਕੁੜੀ ਨੇ ਚਿੱਟੀ ਸਰਦਾਰੀ ਕੁੜੀ ਨੇ ਗਲੀ ਨਾ ਮੈਂ ਕਿਸੇ ਦੇ ਸਹਾਰੇ ਕਾਫੀ ਟਾਈਮ ਤੋਂ ਇਹ ਚੀਜ਼ ਟ੍ਰੈਂਡ ਦੇ ਵਿੱਚ ਹੈ ਕਿ ਬੰਦਿਆਂ ਨੂੰ ਫੋਨ ਕਰ ਕਰਕੇ ਉਹਨਾਂ ਨੂੰ ਪਹਿਲਾਂ WhatsApp ਤੇ ਕਾਲ ਕੀਤੀ ਜਾਂਦੀ ਹੈ ਜਾਂ Facebook ਤੇ ਕਾਲ ਕੀਤੀ ਜਾਂਦੀ ਹੈ ਫਿਰ ਉਹ ਔਰਤ ਜਿਹੜੀ ਹੈ ਅੱਗੇ ਆਪਣੇ ਕੱਪੜੇ ਉਤਾਰ ਦਿੰਦੀ ਫਿਰ ਉਹ ਵੀਡੀਓ ਵੀ ਬਣਾ ਲੈਂਦੀ ਹੈ ਉਸ ਤੋਂ ਬਾਅਦ ਬੰਦੇ ਨੂੰ ਬਲੈਕਮੇਲ ਯਾਨੀ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੰਦੀ ਹੈ ਦੇਖੋ ਇਹ ਜੋ ਚਲਨ ਚੱਲ ਰਿਹਾ ਹੂੰ ਤੇ ਸਾਡੀ ਗਿਰਦੀ ਹੋਈ ਅਹ, ਜ਼ਹਿਨੀਅਤ ਦੀ ਸਾਡੇ ਗਿਰੇ ਹੋਏ اخلاق ਦੀ ਨਿਸ਼ਾਨੀ ਹੈ ਬਿਲਕੁਲ ਸਾਨੂੰ ਕੁਝ ਸੋਚਣਾ ਵਿਚਾਰਨਾ ਚਾਹੀਦਾ ਕਿ ਅਸੀਂ ਅੱਜ ਸੋਸ਼ਲ ਮੀਡੀਆ ਤੇ ਕਿਸ ਤਰੀਕੇ ਦੇ ਨਾਲ ਵਿਵਹਾਰ ਕਰ ਰਹੇ ਹਾਂ ਜੀ ਉਹਦੇ ਚੱਲਦੇ ਆ ਸਾਨੂੰ ਤਰ੍ਹਾਂ ਤਰ੍ਹਾਂ ਦੇ ਲੋਕ ਜਿਹੜੇ ਆ ਨਾ ਉਹ ਸਾਨੂੰ ਧਮਕੀਆਂ ਦਿੰਦੇ ਆ ਸਾਨੂੰ ਬਲੈਕਮੇਲ ਕਰਦੇ ਆ ਔਰ ਉਹਦੇ ਨਾਲ ਸਾਡਾ ਆਪਣੇ ਪਰਿਵਾਰਾਂ ਦੇ ਵਿੱਚ ਜੀਣਾ ਮੁਹਾਲ ਹੋ ਜਾਂਦਾ ਹੈ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਕਰਦਾ ਹੈ ਜੇਕਰ ਤੁਹਾਨੂੰ ਕੋਈ ਇਸ ਤਰ੍ਹਾਂ ਕਿਸੇ ਕੋਈ ਜਨਾਨੀ ਦੀ ਕਾਲ ਆਉਂਦੀ ਹੈ ਪਹਿਲੀ ਗੱਲ ਤੁਹਾਨੂੰ ਚੱਕੋ ਜੀ ਤੇ ਜੇਕਰ ਉਹ ਤੁਸੀਂ ਕਿਤੇ ਭੁੱਲ ਭੁਲੇਖੇ ਚੱਕ ਵੀ ਲਈ ਹੈ ਤਾਂ ਫਿਰ ਉਹ ਹਰਕਤਾਂ ਨਾ ਕਰੋ ਜਿਹੜੀਆਂ ਉਹ ਕਰਨ ਨੂੰ ਕਹਿੰਦੀ ਹੈ ਕਿਉਂਕਿ ਉਹ ਰਿਕਾਰਡ ਕਰਦੇ ਹੁੰਦੇ ਆ ਤੁਹਾਨੂੰ ਪਤਾ ਨਹੀਂ ਹੁੰਦਾ ਤੁਹਾਡੀ ਫਿਰ ਉਹ ਕਹਿੰਦੇ ਕਿ ਅਸੀਂ ਵੀਡੀਓ ਤੁਹਾਡੀ ਜਿਹੜੀ ਆ ਨਾ ਬਣਾ ਲਈ ਉਹ ਭੇਜਾਂਗੇ ਅਸੀਂ ਲੋਕਾਂ ਨੂੰ ਬਲੈਕਮੇਲ ਕਰਦੇ ਆ ਪਰ ਤੁਸੀਂ ਆਪਣਾ ਧਨ ਲਟਾਉਂਦੇ ਹੋ ਉਹਨਾਂ ਨੂੰ ਜੀ ਜੀ ਸੋ ਭਾਈ ਥੋੜੀ ਜਿਹੀ ਹੋਸ਼ ਨੂੰ ਹੱਥ ਮਾਰੋ ਇੱਕ ਤਾਂ ਤੁਸੀਂ ਜਿਹੜਾ ਚੈਨਲਾਂ ਦੇ ਉੱਪਰ ਜੋ ਕੁਝ ਕਰਦੇ ਫਿਰਦੇ ਹੋ ਉਸ ਤੋਂ ਬਾਅਦ ਆ ਜਾਓ ਇੱਕ ਇਸ ਤਰ੍ਹਾਂ ਦੇ ਲੋਕਾਂ ਤੋਂ ਬਾਅਦ ਆ ਜਾਓ ਔਰ ਦੂਸਰਾ ਇਦਾਂ ਦੇ ਲੋਕਾਂ ਨੂੰ ਪੈਸੇ ਦੇਣ ਦੀ ਬਜਾਏ ਤੁਸੀਂ ਪੁਲਿਸ ਨੂੰ ਕੰਪਲੇਂਟ ਕਰੋ ਜੀ ਉਹਨਾਂ ਲੋਕਾਂ ਦੇ ਉੱਪਰ ਵੱਡੀ ਧਾਰਾ ਲੱਗਦੀ ਹੈ ਉਹਨਾਂ ਲੋਕਾਂ ਦੇ ਉੱਪਰ ਪਰਚਾ ਹੋਊਗਾ ਉਹਨਾਂ ਦੀ ਅਰੈਸਟ ਪਾਊਗੀ ਬਿਲਕੁਲ ਜੀ ਸੋ ਇਹੋ ਜਿਹੀਆਂ ਧਮਕੀਆਂ ਤੋਂ ਬਚੋ ਪਰ ਨਿੱਕੀਆਂ ਨਿੱਕੀਆਂ ਪਿਆਰੀਆਂ ਪੈਰੀਆਂ ਘਰਾਂ ਦੇ ਵਿੱਚ ਜਿਹੜੀਆਂ ਧਮਕੀਆਂ ਹੁੰਦੀਆਂ ਨੇ ਸਪੈਸ਼ਲੀ ਮੈਂ ਤੈਨੂੰ ਛੱਡ ਕੇ ਚੱਲ ਜੂ ਉਹਨਾਂ ਤੋਂ ਕੋਈ ਯਕੀਨ ਨਾ ਕਰੋ ਯਾਰ ਉੱਤੇ ਵੀ ਯਕੀਨ ਕਰਨਾ ਪੈਂਦਾ ਜਦ ਤੱਕ ਪਾਸਪੋਰਟ ਦੇ ਰੰਗ ਨਹੀਂ ਨਾ ਜੇ ਹੁੰਦੇ ਕਰਨਾ ਉੱਤੇ ਹੀ ਪੈਂਦਾ ਵੜ ਇੱਕ ਗੱਲ ਹੈਰਮ ਨਹੀਂ ਕਰੇ ਪੰਜਾਬੀ ਹੁਣ ਸਭ ਚੰਗੀ ਬੋਲਣ ਲੱਗ ਪਈ ਆ ਤੇ ਹੁਣ ਜੀ ਤੋਂ ਅੱਗੇ ਵਧ ਗਈ ਅਗਲੀ ਉਹ ਬੜੀ ਹੁਸ਼ਿਆਰ ਹੋ ਗਈ ਕਹਿੰਦੀ ਇੱਕ ਦਿਨ ਮੈਨੂੰ ਨਜ਼ਰੀਏ ਚ ਮੈਂ ਹੋਣਾ ਮੈਨੂੰ ਨਜ਼ਰੀਏ ਚ ਇੱਕ ਦੋ ਖਲਾਸੀ ਹੋਊਗੀ ਮੇਰੀ ਕਿ ਮੈਨੂੰ ਤਾਂ ਧਮਕੀਆਂ ਮਿਲਣੀਆਂ ਬੰਦ ਹੋ ਗਿਆ ਕਿ ਤੇਰੀ ਜਗ੍ਹਾ ਤੇ ਕੋਈ ਨਵੀਂ ਆ ਜੜੀ ਤੈਨੂੰ ਘਟਾ ਦੇਣਾ ਆ ਧਮਕਿਆ ਬੰਦਾ ਮੈਨੂੰ ਬਹੁਤ ਜਿੰਦਾ ਹੈ ਜੀ ਸਾਰੇ ਜਣੇ ਰਲ ਕੇ ਇਹਦਾ ਨਿਪਟਾਰਾ ਕਰੋ ਨਿਪਟਾਰਾ ਨਾ ਕਰੋ ਜੀ ਹਾਂ ਇਹ ਬੰਦਾ ਇੱਥੇ ਰਹਿਣਾ ਤੁਸੀਂ ਸੁਣਦੇ ਰਹਿਣਾ ਸਾਲ ਸੌਦਾ ਮਾਰ ਲਿਆ ਨਹੀਂ ਆਉਂਦੇ ਸਾਲ ਟੂਰ ਮੈਂ ਕਢਾ ਦੂ ਅਮਰੀਕਾ ਦਾ You're listening to KLOK San Jose Bay Area 1170 AM, K257BE, Los Gatos 99.3 FM. ਇੱਧਰ ਆਓ ਜੀ ਤੁਸੀਂ ਉੱਥੇ ਬੈਠੇ ਸਾਰੇ ਸਾਹਮਣੇ ਬੋਲੀ ਜਾਂਦੇ ਹੋ ਤੂੰ ਵੀ ਚੱਲ ਜਾ ਤੂੰ ਵੀ ਚੱਲ ਜਾ ਪੈਸੇ ਹੈਗੇ ਆ ਪਤਾ ਹੈ ਟਿਕਟ ਕਿੰਨੀ ਮਹਿੰਗੀ ਹੈ ਜਾਂ ਤੁਸੀਂ ਚੱਲ ਜਾਓ ਜਾਂ ਮੈਂ ਚਲੀ ਜਾਨੀ ਆ ਬਸ ਹੋਰ ਨਹੀਂ ਜਾ ਹੋਣਾ ਹੈ ਫਿਰ ਤੂੰ ਹੀ ਚੱਲ ਜਾ ਹੋ ਲੜਾਈ ਛੱਡੋ ਜੀ ਘੁੰਮਣ ਫਿਰਨ ਦਾ ਮਜ਼ਾ ਤਾਂ ਫੈਮਿਲੀ ਦੇ ਨਾਲ ਹੀ ਆਉਂਦਾ ਹੈ ਸੋ ਹੋਲਸੇਲ ਰੇਟ ਤੇ ਇੰਡੀਆ ਜਾਣ ਲਈ ਸਸਤੀਆਂ ਤੇ ਵਧੀਆ ਟਿਕਟਾਂ ਖਰੀਦਣਾ ਚਾਹੁੰਦੇ ਹੋ ਤਾਂ ਟਰੈਵਲ ਫਾਰ ਲੈਸ ਵਾਲਿਆਂ ਦੀ ਬੈਸਟ ਸਰਵਿਸ ਦਾ ਹੁਣੇ ਮਜ਼ਾ ਚੱਕੋ ਟਰੈਵਲ ਫਾਰ ਲੈਸ ਪਿਛਲੇ 5 ਸਾਲਾਂ ਤੋਂ ਵੈਸਟਰਨ ਫਿਲਮ ਅਵਾਰਡ ਜਿੱਤ ਰਹੇ ਨੇ ਜੇ ਤੁਹਾਨੂੰ ਹੋਰ ਕਿਸੇ ਵੀ ਥਾਂ ਤੋਂ ਟਿਕਟ ਨਹੀਂ ਮਿਲਦੀ ਤਾਂ ਟ੍ਰੈਵਲ ਫॉर ਲੈਸ ਨੂੰ ਕਾਲ ਕਰੋ ਜੇ ਮਿਲਦੀ ਵੀ ਹੈ ਤਾਂ ਵੀ ਕਾਲ ਕਰੋ ਤੇ ਹੋਰ ਸਸਤੇ ਰੇਟ ਤੇ ਟਿਕਟ ਲਾਓ ਸੋ ਇੰਡੀਆ ਪਾਕਿਸਤਾਨ ਜਾਂ ਯੂਰਪ ਜਾਣਾ ਹੋਵੇ ਤਾਂ ਟ੍ਰੈਵਲ ਫॉर ਲੈਸ ਇਨ ਵਾਲਾ ਦਾ ਨੰਬਰ ਯਾਦ ਰੱਖੋ 510 791 3300 ਸੋ ਯਾਦ ਰੱਖੋ 510 791 3300 travel for less travel for less travel for less Punjabi ਦੇ ਹਾਂਜੀ ਆਓ ਜਨਾਬ ਕੀ ਹਾਲ ਚਾਲ ਆ ਉਹ ਮੁਬਾਰਕਾਂ ਬਈ ਨਵੇਂ ਸਟੋਰ ਦੀਆਂ ਬੜੀਆਂ ਲਿਸ਼ਕਾਂ ਮਾਰਦਾ ਪਿਆ ਉਹ ਧੰਨਵਾਦ ਜਨਾਬ ਉਹ ਜਦੋਂ ਲਿਆ ਸੀ ਉਦੋਂ ਬਹੁਤ ਹੀ ਮਾੜੀ ਕੰਡੀਸ਼ਨ 'ਚ ਸੀਗਾ ਫਿਰ ਮੈਂ ਸਿੰਘ ਸਾਈਜ਼ ਵਾਲੇ ਰਾਜ ਸਿੰਘ ਜੀ ਨੂੰ ਕਾਲ ਕੀਤੀ ਉਹਨਾਂ ਆ ਕੇ ਨਵੇਂ ਸਾਈਨ ਲਾਤੇ ਲਾਈਟਾਂ ਬਦਲਤੀਆਂ ਸਾਰੇ ਏਮਪਲੋਇਜ਼ ਲਈ ਨਵੀਆਂ ਵਰਦੀਆਂ ਬਣਾਤੀਆਂ ਤੇ ਹੁਣ ਦੇਖ ਲੈ ਐ ਲਿਸ਼ਕਦਾ ਪਿਆ ਆ ਸਿੰਘ ਸਾਇੰਸ ਵਾਲੇ ਰਾਜ ਸਿੰਘ ਕਿਸੇ ਵੀ ਤਰ੍ਹਾਂ ਦੇ ਸਾਈਨਸ ਬੈਨਰਸ ਵਿੰਡੋ ਫਿਕਸਚਰ ਅਤੇ ਹੋਰ ਸੰਬੰਧਿਤ ਕੰਮਾਂ ਦੇ ਲਈ ਯਾਦ ਰੱਖੋ number 510 573 digital LED signs channel letter signs business card ਜਾਂ ਟਰੱਕ ਦੀ ਰੈਪਿੰਗ ਵੀ ਕਰਵਾ ਸਕਦੇ ਹੋ ਤੁਹਾਡੇ ਬਿਜ਼ਨਸ ਦੇ ਲਈ ਪ੍ਰੋਜੈਕਟ ਪਲੈਨਿੰਗ ਅਤੇ ਸਿਟੀ ਪਰਮਿਟ ਵੀ ਆਪ ਦਵਾਉਂਦੇ ਹਨ ਤੁਸੀਂ ਇਹਨਾਂ ਦੇ ਕੋਲੋਂ ਕਿਸੇ ਖੇਡ ਮੇਲੇ ਜਾਂ ਹੋਰ ਫੰਕਸ਼ਨਸ ਦੇ ਲਈ ਟਰਾਫੀਜ਼ ਅਤੇ ਪਲੇਕਸ ਵੀ ਬਣਵਾ ਸਕਦੇ ਹੋ ਤਸੱਲੀ ਬਖਸ਼ ਅਤੇ ਭਰੋਸੇਮੰਦ ਕੰਮ ਦੇ ਲਈ ਹਮੇਸ਼ਾ ਯਾਦ ਰੱਖੋ ਸਿੰਘ ਸਾਇੰਸ ਵਾਲੇ ਰਾਜ ਸਿੰਘ 510-573-3162. Installation, maintenance and repair. Licensed and insured contractor. ਆਪਣਾ ਤੇ ਆਪਣੇ ਪਰਿਵਾਰ ਦਾ ਸੁਨਹਿਰੀ ਭਵਿੱਖ ਬਣਾਉਣ ਦਾ ਸੁਨਹਿਰੀ ਮੌਕਾ ਆਪ ਸਭ ਲਈ ਖੁਸ਼ਖਬਰੀ ਖੁਸ਼ਖਬਰੀ ਖੁਸ਼ਖਬਰੀ ਹੁਣ ਬੇਕਸਫੀਲਡ ਵਿੱਚ ਖੁੱਲ ਰਿਹਾ ਹੈ ਸੀਐਨਏ ਅਤੇ HHA school academy of health careers ਜਿੱਥੋਂ ਤੁਸੀਂ ਆਸਾਨੀ ਨਾਲ ਡਿਪਲੋਮਾ ਪ੍ਰਾਪਤ ਕਰਕੇ ਕੰਮ ਤੇ ਲੱਗ ਸਕਦੇ ਹੋ ਇਹ ਤੁਹਾਡੀ ਕੰਮ ਲੱਭਣ ਵਿੱਚ ਵੀ ਮਦਦ ਕਰਦੇ ਹਨ ਇਹਨਾਂ ਦੇ ਟੀਚਰ ਇੰਗਲਿਸ਼ ਪੰਜਾਬੀ ਅਤੇ ਸਪੈਨਿਸ਼ ਵਿੱਚ ਮਾਹਿਰ ਹਨ ਵਧੇਰੇ ਜਾਣਕਾਰੀ ਲਈ ਅੱਜ ਹੀ ਕਾਲ ਕਰੋ ਅਵੀ ਬਰਾੜ 661 862 9245 ਸੋਨੀਆ ਢਿੱਲੋਂ 661 304 ਜਾਂ ਫਿਰ ਇੱਥੇ ਆ ਕੇ ਮਿਲੋ academy of health Aircraft Carrier 1701 West Winds Drive Suite 222 Bakersfield, California. ਤੇ ਕੰਮਕਾਰ ਨੂੰ ਹੋਰ ਵਧਾਓ ਪੰਜਾਬੀ ਰੇਡੀਓ ਯੂਐਸਏ ਤੇ ਆਪਣੀ ਐਡ ਚਲਾਓ ਨਵੇਂ ਕਸਟਮਰਸ ਲਈ ਖਾਸ ਪ੍ਰੋਮੋਸ਼ਨਲ ਆਫਰ ਜੋ ਦਿੰਦੇ ਨੇ ਤੁਹਾਨੂੰ ਤੁਹਾਡੇ ਡਾਲਰ ਦਾ ਜ਼ਿਆਦਾ ਮੁੱਲ ਵਧੇਰੇ ਜਾਣਕਾਰੀ ਲਈ ਕਾਲ ਕਰੋ 4082725200 408 272 ਕੈਲੀਫੋਰਨੀਆ ਇਮੀਗ੍ਰੇਸ਼ਨ ਸਰਵਿਸ ਜੋ ਤੁਹਾਨੂੰ ਯੂਐਸਏ ਵਿੱਚ ਦਿੰਦੇ ਨੇ family immigration green card petition citizenship OCI card Indian passport divorce business ਅਤੇ visitor visa UK Canadian student visa ਅਤੇ ਪੀਆਰ ਵਰਗੀਆਂ ਸਹੂਲਤਾਂ ਦਿੰਦੇ ਨੇ ਹੁਣੇ ਕਾਲ ਕਰੋ ਰੋਜ਼ੀ ਵਾਲਿਆਂ ਨੂੰ 408 422 8585 408 422 8585 ਟ੍ਰੇਸੀ in Fremont and ਤੁਸੀਂ ਰਿਸ਼ਤਾ ਕਰਨਾ ਹੈ ਰਿਸ਼ਤੇ ਦੀ ਪਾਲ ਚੋ ਜਾਂ ਰਿਸ਼ਤੇ ਬਾਰੇ ਕੋਈ ਵੀ ਚਿੰਤਾ ਲਈ ਫਿਰਦੇ ਹੋ ਤੇ ਪੰਜਾਬੀ ਰੇਡੀਓ ਯੂਐਸਏ ਤੇ ਇਸ ਬਾਰੇ ਐਡ ਚਲਾਓ ਜੇ ਤੁਸੀਂ ਵੀ ਆਪਣੀ ਕਾਕੀ ਕਾਕਾ ਹੈ ਵਿਆਹਣਾ ਤੇ ਪੰਜਾਬੀ ਰੇਡੀਓ ਯੂਐਸਏ ਤੇ ਐਡ ਹੈ ਚਲਾਉਣਾ ਵਧੇਰੀ ਜਾਣਕਾਰੀ ਲਈ ਟੈਲੀਫੋਨ ਨੰਬਰ ਹੈ 408 272 5200 4082725200 ਤੁਸੀਂ ਸੁਣ ਰਹੇ ਹੋ Punjabi radio USA I 5 dhaba on exit 566 ਜਿੱਥੇ ਹਨ ਤਰ੍ਹਾਂ ਤਰ੍ਹਾਂ ਦੇ ਵੈਜ ਤੇ ਨਾਨ ਵੈਜ ਖਾਣੇ ਤੁਸੀਂ ਇਹਨਾਂ ਸਵਾਦਿਸ਼ਟ ਖਾਣਿਆਂ ਨੂੰ ਪੈਕ ਕਰਾ ਕੇ ਨਾਲ ਵੀ ਲਿਜਾ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ ਵੈਜ ਨਾਨ ਵੈਜ ਪਕੌੜੇ ਸਮੋਸੇ ਤੰਦੂਰੀ ਚਿਕਨ ਵੈਜ ਤੇ ਨਾਨ ਵੈਜ ਬਿਰਿਆਨੀ ਦਾਲ ਮੱਖਣੀ ਸਾਗ ਚਨਾ ਮਸਾਲਾ ਸ਼ਾਹੀ ਪਨੀਰ ਚਿਕਨ ਡਿਸ਼ਸ ਤਵੇ ਦੀ ਰੋਟੀ ਖੀਰ ਗੁਲਾਬ ਜਾਮਨ ਤੇ ਬਹੁਤ ਕੁਝ ਇਹਦੇ ਨਾਲ ਨਾਲ ਲਿਮਿਟਿਡ ਟਾਈਮ ਲਈ ਸਪੈਸ਼ਲ ਡੀਲ ਦੋ ਸਬਜ਼ੀਆਂ ਦੇ ਨਾਲ 10 ਤਵਾ ਰੋਟੀਆਂ ਸਿਰਫ 30 ਡਾਲਰ 'ਚ ਤੜਕਿਆਂ ਦੀ ਤੜਤੜ ਦੇ ਦੇਸੀ ਘੀ ਦੀ ਉੱਠਦੀ ਖੁਸ਼ਬੂ ਮੂੰਹ 'ਚ ਪਾਣੀ ਲੈਬ ਹੈ ਤੇ ਫਿਰ ਮਿਲਾਓ ਨੰਬਰ i5 ਢਾਬੇ ਵਾਲਿਆਂ ਦਾ 5307029588 ਯਾਨੀ 5307029588 i5 ਢਾਬਾ ਔਨ ਐਗਜ਼ਿਟ 566 ਵਾਲਿਆਂ ਦਾ ਪਤਾ ਨੋਟ ਕਰੋ 690 Hillgate road Arbuckle California truck park ਕਰਨ ਲਈ ਤੇ ਖੁੱਲੀ ਪਾਰਕਿੰਗ ਵੀ ਹੈ i5 ਟਾਬਾ ਔਨ ਐਗਜ਼ਿਟ 566 ਜਿੱਥੇ ਹਰ ਤਰ੍ਹਾਂ ਤਰ੍ਹਾਂ ਦੇ ਵੈਜ ਤੇ ਨਾਨ ਵੈਜ ਖਾਣੇ ਤੁਸੀਂ ਇਹਨਾਂ ਸਵਾਦਿਸ਼ਟ ਖਾਣਿਆਂ ਨੂੰ ਪੈਕ ਕਰਾ ਕੇ ਨਾਲ ਵੀ ਲੈ ਜਾ ਸਕਦੇ ਹੋ ਤੇ ਉੱਥੇ ਬੈਠ ਕੇ ਵੀ ਖਾ ਸਕਦੇ ਹੋ ਵੈਜ ਨਾਨ ਵੈਜ ਪਕੌੜੇ ਸਮੋਸੇ ਤੰਦੂਰੀ ਚਿਕਨ ਵੈਜ ਤੇ ਨਾਨ ਵੈਜ ਬਿਰਿਆਨੀ ਦਾਲ ਮੱਖਣੀ ਸਾਗ ਚਨਾ ਮਸਾਲਾ ਸ਼ਾਹੀ ਪਨੀਰ ਚਿਕਨ ਡਿਸ਼ਸ ਤਵੇ ਦੀ ਰੋਟੀ ਖੀਰ ਗੁਲਾਬ ਜਾਮਨ ਤੇ ਬਹੁਤ ਕੁਝ ਇਹਦੇ ਨਾਲ ਨਾਲ ਲਿਮਿਟਡ ਟਾਈਮ ਲਈ ਸਪੈਸ਼ਲ ਡੀਲ ਦੋ ਸਬਜ਼ੀਆਂ ਦੇ ਨਾਲ 10 ਤਵਾ ਰੋਟੀਆਂ ਸਿਰਫ 30 ਡਾਲਰ 'ਚ ਤੜਕਿਆਂ ਦੀ ਤੜ ਤੜ ਦੇ ਦੇਸੀ ਘੀ ਦੀ ਉੱਠਦੀ ਖੁਸ਼ਬੂ ਮੂੰਹ 'ਚ ਪਾਣੀ ਨਹੀਂ ਲਾਇਆ ਵੇ ਤੇ ਫਿਰ ਮਿਲਾਓ ਨੰਬਰ i5 ਢਾਬੇ ਵਾਲਿਆਂ ਦਾ 5307029588 ਯਾਨੀ 5307029588 i5 ਢਾਬਾ ਔਨ ਐਗਜ਼ਿਟ 566 ਵਾਲਿਆਂ ਦਾ ਪਤਾ ਨੋਟ ਕਰੋ 690 Hillgate road Arbuckle California truck park ਕਰਨ ਲਈ ਤੇ ਖੁੱਲੀ ਪਾਰਕਿੰਗ ਵੀ ਹੈ ਰਾਮਗੜੀਆ ਪਰਿਵਾਰ ਦੀ 24 ਸਾਲਾ ਯੂਐਸ ਬੌਰਨ ਲੜਕੀ ਜਿਸ ਦੀ ਹਾਈਟ 5 ਫੁੱਟ 8 ਇੰਚ ਹੈ ਲੜਕੀ ਨੇ ਸੀਪੀਏ ਦੀ ਪੜ੍ਹਾਈ ਕੀਤੀ ਹੋਈ ਹੈ ਤੇ ਲੜਕੀ ਦਾ ਸਾਰਾ ਪਰਿਵਾਰ ਅਮਰੀਕਾ ਦੇ ਵਿੱਚ ਵੈਲ ਸੈਟਲਡ ਹੈ ਇਸ ਪਰਿਵਾਰ ਨੂੰ ਅਮਰੀਕਾ ਦੇ ਵਿੱਚ ਇੱਕ ਚੰਗੇ ਪਰਿਵਾਰ ਦੇ ਪ੍ਰੋਫੈਸ਼ਨਲ ਫੀਲਡ ਵਿੱਚ ਕੰਮ ਕਰਦੇ ਲੜਕੇ ਦੀ ਲੋੜ ਹੈ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 209606 0642 2096060642 ਮਹਿਰਾ ਸਿੱਖ ਪਰਿਵਾਰ ਦਾ 33 ਸਾਲਾ ਯੂਐਸ ਸਿਟੀਜ਼ਨ ਲੜਕਾ ਜਿਸ ਦੀ ਹਾਈਟ 5 ਫੁੱਟ 9 ਇੰਚ ਹੈ ਲੜਕੇ ਦਾ ਅਮਰੀਕਾ ਦੇ ਵਿੱਚ ਆਪਣਾ ਕਾਰੋਬਾਰ ਹੈ ਇਸ ਪਰਿਵਾਰ ਨੂੰ ਇੱਕ ਚੰਗੀ ਲੜਕੀ ਦੀ ਲੋੜ ਹੈ ਜਾਤ-ਪਾਤ ਦਾ ਕੋਈ ਬੰਧਨ ਨਹੀਂ ਹੋਵੇਗਾ ਵਧੇਰੇ ਜਾਣਕਾਰੀ ਲਈ ਸੰਪਰਕ ਕਰ ਸਕਦੇ ਹੋ 5417786472 5417786472 ਰਾਮਗੜੀਆ ਪਰਿਵਾਰ ਦਾ 27 ਸਾਲਾ ਯੂਐਸ ਬੋਰਨ ਲੜਕਾ ਜਿਸ ਦੀ ਹਾਈਟ 6 ਫੁੱਟ 3 ਇੰਚ ਹੈ ਲੜਕੇ ਨੇ ਬੈਚਲਰ ਇਕਨੋਮਿਕਸ ਦੀ ਡਿਗਰੀ ਕੀਤੀ ਹੋਈ ਹੈ ਇਸ ਵਕਤ ਲੜਕਾ ਅਮਰੀਕਾ ਦੇ ਵਿੱਚ ਸੇਲਸ ਮੈਨੇਜਰ ਦੀ ਚੰਗੀ ਜੌਬ ਕਰ ਰਿਹਾ ਹੈ ਲੜਕੇ ਦਾ ਸਾਰਾ ਪਰਿਵਾਰ ਵੈਲ ਸੈਟਲਡ ਅਤੇ ਨਸ਼ਿਆਂ ਤੋਂ ਰਹਿਤ ਹੈ ਇਸ ਪਰਿਵਾਰ ਨੂੰ ਅਮਰੀਕਾ ਦੇ ਵਿੱਚ ਇੱਕ ਚੰਗੇ ਪਰਿਵਾਰ ਦੀ ਪੜ੍ਹੀ ਲਿਖੀ ਲੜਕੀ ਦੀ ਲੋੜ ਹੈ ਵਧੇਰੇ ਜਾਣਕਾਰੀ ਲਈ ਕਾਲ ਕਰ ਸਕਦੇ ਹੋ 2096060642 0642 અરબી સવેર તો તકદીર રાત साल दे तीन सो पैंठ ते हफ्ते दे सत्ते दिन सुनते रहो अपना मान जो ते मन पौधा रेडियो पंजाबी रेडियो यूएसए ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ ਜੇ ਇਹ ਅੱਖੀਆਂ ਨਾ ਹੁੰਦੀਆਂ ਤਾਂ ਕਿੱਦਾਂ ਤੇਰਾ ਦੀਦਾਰ ਕਰਦੇ ਜੇ ਇਹਨਾਂ ਅੱਖੀਆਂ ਨਾਲ ਅੱਖੀਆਂ ਨਾ ਮਿਲਦੀਆਂ ਤੇ ਦੱਸ ਕਿੱਦਾਂ ਤੈਨੂੰ ਪਿਆਰ ਕਰਦੇ ਮੈਂ ਹਾਂ ਤੁਹਾਡੀ ਆਪਣੀ ਰਮਨ ਦੀ ਪ੍ਰਿੰਪੀ ਤੇ ਤੁਸੀਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ ਸਨਾ ਇਲਾਹੀ ਜੋ ਮਾਲਿਕ ਹਰ ਹਰਦਾ ਤੇ ਉਸ ਦਾ ਨਾਮ ਚਿਤਾਰਨ ਵਾਲਾ ਕਿਸੇ ਮੈਦਾਨ ਨਾ ਹਰਦਾ ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਭ ਸਤਕਾਰਯੋਗ ਸਰੋਤਿਆਂ ਦੀ ਸੇਵਾ 'ਚ ਮਸੂਦ ਮੱਲੀ ਬੜਾ ਦਾ ਪ੍ਰਿਆਨਿਕਾ ਜੀ ਸਲਾਮ ਪੇਸ਼ ਕਰਦਾ ਔਰ ਜੀ ਆਇਆਂ ਨੂੰ ਕਹਿੰਦਾ ਤੁਹਾਨੂੰ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ ਜੀ ਹਾਂ ਪੰਜਾਬੀ ਰੇਡੀਓ ਯੂਐਸਏ ਦਾ ਦੁਪਹਿਰ ਦੇ ਫਰਮਾਇਸ਼ੀ ਗੀਤਾਂ ਦਾ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ ਉਹਦੇ 'ਚ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਸਰੋਤਿਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਣੀਆਂ ਪਸੰਦ ਦੇ ਗੀਤ ਨੇ ਜਿਹੜੇ ਉਹ ਤੁਸੀਂ ਸੁਣ ਸਕਦੇ ਜੇ ਕੋਸ਼ਿਸ਼ ਕਰਾਂਗੇ ਕਿ ਵੱਧ ਤੋਂ ਵੱਧ ਗੀਤ ਨੇ ਜਿਹੜੇ ਉਹ ਅੱਜ ਦੇ ਪ੍ਰੋਗਰਾਮ ਦਾ ਸ਼ਿੰਗਾਰ ਬਣਨ ਤੁਸੀਂ ਵੀ ਆਪਣੀ ਫਰਮਾਇਸ਼ ਸੁਣਨ ਵਾਸਤੇ ਡਾਇਲ ਕਰ ਸਕਦੇ ਜੇ ਸਾਡਾ ਟੈਲੀਫੋਨ ਨੰਬਰ 408 272 5200 4082725200 ਇਹਦੇ ਰਾਹੀਂ ਆ ਕੇ ਆਪਣੀ ਫਰਮਾਇਸ਼ ਲਿਖਵਾਓ ਔਰ ਪ੍ਰੋਗਰਾਮ ਦਾ ਹਿੱਸਾ ਬਣ ਜਾਓ ਸੋ ਪ੍ਰੋਗਰਾਮ ਦੇ ਪਹਿਲੇ ਗੀਤ ਹਲ ਚੱਲਨੇ ਆ ਜੀ ਇਸ ਤੋਂ ਬਾਅਦ ਤੁਹਾਡੀਆਂ ਫਰਮਾਇਸ਼ਾਂ ਨੇ ਜਿਹੜੀਆਂ ਉਹਨਾਂ ਨੂੰ ਵੀ ਪੂਰੀਆਂ ਕਰਾਂਗੇ ਬਾਰਲ ਤੁਸੀਂ ਡਾਇਲ ਕਰਦੇ ਰਹਿਣਾ 408 272 5200 ਪ੍ਰੋਗਰਾਮ ਦੀ ਪਹਿਲੀ ਪੇਸ਼ਕਸ਼ ਚੰਨਾ ਰਾਤੀ ਬੜਾ ਕੁੱਟੀ ਵੇ ਦੋ ਗੋਗਲਿਆ ਬਦਲੇ ਚੰਨਾ ਰਾਤੀ ਬੜਾ ਕੁੱਟੀ ਵੇ ਦੋ ਗੋਗਲਿਆ ਬਦਲੇ ਮੈਂ ਤਾਂ ਸਾਰੀ ਰਾਤ ਨਾ ਸੁੱਤੀ ਵੇ ਦੋ ਗੋਗਲਿਆ ਬਦਲੇ ਮੈਂ ਤਾਂ ਸਾਰੀ ਰਾਤ ਨਾ ਸੁੱਤੀ ਵੇ ਦੋ ਗੋਗਲਿਆ ਬਦਲੇ ਨਿਤ ਸ਼ਰਾਬਾਂ ਪੀ ਕੇ ਲੜਦਾ ਨਿਤ ਸ਼ਰਾਬਾਂ ਕੋਈ ਤੇਰੀ ਗੋਲੀ ਨਾ ਨਾ ਕੋਈ ਤੈਨੂੰ ਫਿਕਰ ਵੇ ਕਰਦਾ ਨਾ ਕੋਈ ਤੈਨੂੰ ਫਿਕਰ ਵੇ ਕਰਦਾ ਕਰਦਾ ਝਗੜੇ ਢੇੜੇ ਵੇ ਮੈਂ ਹੋ ਜੂ ਮੈਂ ਹੋ ਵੇ ਮੈਂ ਹੋ ਜੂ ਸਾਧਣੀ ਬਹਿ ਜੂ ਤੇ ਸਾਧ ਦੇ Saturday. ਪ੍ਰੋਗਰਾਮ ਸੁਣ ਰਹੇ ਤੁਸੀਂ ਕੁਝ ਗੱਲਾਂ ਕੁਝ ਗੀਤ ਪਹਿਲਾ ਗੀਤ ਤੁਹਾਡੇ ਤੱਕ ਪਹੁੰਚਦਾ ਹੋਇਆ ਪ੍ਰੋਗਰਾਮ ਦੀ ਪਹਿਲੀ ਫਰਮਾਇਸ਼ ਹੈ ਜਿਹੜੀ ਉਹਦੇ ਹਲ ਚੱਲਨੇ ਆ ਪਲਵਿੰਦਰ ਸਿੰਘ ਜੀ ਸੈਨ ਡੇਗੀ ਉਹ ਤੋਂ ਸਾਡੇ ਨਾਲ ਨੇ ਔਰ ਉਹਨਾਂ ਨੇ ਫਰਮਾਇਸ਼ ਕੀਤੀ ਸੀਗੀ ਐਸ ਗੀਤ ਦੀ ਐ ਰਿਆ ਜੀ ਇਹਨਾਂ ਦਾ ਫਰਮਾਇਸ਼ੀ ਗੀਤ ਆਪਣੀ ਫਰਮਾਇਸ਼ ਸੁਣਨ ਲਈ ਤੁਸੀਂ ਡਾਇਲ ਕਰ ਸਕਦੇ ਜੋ 408 272 5200 ਸੰਵਿਧਾਨ ਸਿੱਧਾ ਕਰੇ ਫੈਸਲੇ ਸਰਦਾਰਾਂ ਦੇ ਫਿਨਾਲੇ ਕੋਈ ਗ੍ਰੈਂਡ ਨਹੀਂ ਹੁੰਦੇ ਕੋਈ ਗ੍ਰੈਂਡ ਨਹੀਂ ਹੁੰਦੇ ਪੱਗਾਂ ਦੀ ਨਾ ਲੱਗੇ ਕਦੇ ਸੇਰ ਮਿੱਤਰਾ ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ ਗੁਰੂ ਅਕੇ ਹੋਵੇ ਜਿਨ ਸੀਸ ਟੇਕਿਆ ਉਹਨਾਂ ਨੂੰ ਚਕਾਉਂਦੇ ਕੋਈ ਰਿਮਾਂਡ ਨਹੀਂ ਹੁੰਦੇ ਪੱਗਾਂ ਦੀ ਨਾ ਲੱਗੇ ਕਦੇ ਸੇਰ ਮਿੱਤਰਾ ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ ਸਾਈਟ ਲੱਭਣੀ ਜਿਹੜੀ ਡਾਊਨਲੋਡ ਕਰ ਦਲੇਰੀ ਬੱਲਿਆ ਜਾ ਕੇ ਜੰਗਲਾਂ 'ਚ ਦੇਖੋ ਸ਼ੇਰ ਕੱਲਾ ਕਰ ਜੇ ਐਵੇਂ ਉੱਲੂਆਂ ਦੇ ਕਹੇ ਤੋਂ ਉਜਾੜ ਨਹੀਂ ਹੁੰਦੇ ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ ਚੁੰਨੀਆਂ ਦੇ ਕਦੇ ਕੋਈ ਬ੍ਰਾਂਡ ਨਹੀਂ ਹੁੰਦੇ ਪੱਗਾਂ ਦੀ ਨਾ ਲੱਗੇ ਕਦੇ ਸੇਲ ਮਿੱਤਰਾ ਚੁੰਨੀਆਂ ਤੇ ਕਦੇ ਕੋਈ ਬ੍ਰਾਂਡ ਨਹੀਂ ਹੁੰਦੇ ਬਾਜ ਵਾਂਗੂ ਹੁੰਦਾ ਜਿਨਾ ਅੱਖਾਂ 'ਚ ਨਿਸ਼ਾਨਾ ਉਹ ਕਰਦੇ ਨਹੀਂ ਫੋਲੋ ਕਦੇ ਨੈਵੀਗੇਸ਼ਨਾ ਗੁਰਿਲਾ ਵਾਰ ਨੀਤੀ ਜਿਹਨੂੰ ਮਿਲੀ ਗੁੜਤੀ 'ਚ ਸ਼ੋ ਕਰਦੇ ਨਹੀਂ ਸ਼ੂਟ ਤੇ ਲੋਕੇਸ਼ਨਾ ਪੰਮੇ ਆਓਏ ਅੰਬਰਾਜ ਉੱਡਦੇ ਪਰਿੰਦਿਆਂ ਦੇ ਕਦੇ ਵੀ ਗਵਾਂਢ ਨਹੀਂ ਹੁੰਦੇ ਪੱਗਾਂ ਦੀ ਨਾ ਲੱਗੇ ਕਲਮ ਚਲਾਈ ਬੋਚ ਕੇ ਕੇਰਾ ਘੜੇ ਕਰਦਾਰ ਫੇਰ ਸ਼ਾਂਗ ਨਹੀਂ ਹੁੰਦੇ ਪੱਕਾ ਦੀ ਨਾ ਲੱਗੇ ਕਦੇ ਸੇਵ ਮਿੱਤਰਾ ਚੁੰਨੀਆਂ ਦੇ ਕਦੇ ਕੋਈ ਬ੍ਰੈਂਡ ਨਹੀਂ ਹੁੰਦੇ ਗੁਰੂ ਅੱਗੇ ਹੋਵੇ ਜਿਨ ਸੀਸ ਟੇਕਿਆ ਉਹਨਾਂ ਨੂੰ ਚਟਾਉਂਦੇ ਕੋਈ ਰਿਮਾਂਡ ਨਹੀਂ ਹੁੰਦੇ ਪੱਕਾ ਦੀ ਨਾ ਲੱਗੇ ਦੇ ਕੋਈ ਬ੍ਰਾਂਡ ਨਹੀਂ ਹੁੰਦੇ ਸਰੋਤਿਓ ਪ੍ਰੋਗਰਾਮ ਕੁਝ ਗੱਲਾਂ ਕੁਝ ਗੀਤ ਤੁਸੀਂ ਪੰਜਾਬੀ ਰੇਡੀਓ ਯੂਐਸਏ ਤੋਂ ਸੁਣ ਰਹੇ ਜੇ ਸਮਾਂ ਹੈ ਕਿ ਇੱਕ ਨਿੱਕੀ ਜੀ ਕਮਰਸ਼ੀਅਲ ਬ੍ਰੇਕ ਲੈਣੀ ਹੈ ਇਸ ਤੋਂ ਬਾਅਦ ਵਾਪਸ ਆਉਣੇ ਆ ਤੇ ਤੁਹਾਡੀਆਂ ਜਿਹੜੀਆਂ ਫਰਮਾਇਸ਼ਾਂ ਨੇ ਉਹਨਾਂ ਨੂੰ ਇਸੇ ਤਰ੍ਹਾਂ ਪੂਰੀਆਂ ਕਰਾਂਗੇ ਤੁਸੀਂ ਆਪਣੀ ਫਰਮਾਇਸ਼ ਸੁਣਨ ਲਈ ਡਾਲ ਕਰੀ ਰੱਖਣਾ ਆ ਸਾਡਾ ਟੈਲੀਫੋਨ ਨੰਬਰ 408 272 ਜੁੜੇ ਰਹਿਣਾ ਪੰਜਾਬੀ ਰੇਡੀਓ ਯੂਐਸਏ ਨਾਲ ਮਿਲਨੇ ਇਸ ਬ੍ਰੇਕ ਤੋਂ ਬਾਅਦ ਸਤਿ ਸ੍ਰੀ ਅਕਾਲ ਮੇਰਾ ਨਾਮ ਹੈ ਰਜੇਸ਼ਵਰ ਲਾਲੀ ਮੈਂ ਬੋਲਦਾ ਹਾਂ ਮਿਨੀ ਪੰਜਾਬ ਸਰੀ ਬੀਸੀ ਤੋਂ ਸਤਿ ਸ੍ਰੀ ਅਕਾਲ ਮੈਂ ਸਿਮਰਤ ਲਾਲੀ ਹਾਂ ਸਰੀ ਬੀਸੀ ਤੋਂ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ ਐਫਬੀਆਈ ਤੋਂ ਮੈਂ ਹਾਂ ਸੁਖਵੀਰ ਕੌਰ ਤੇ ਹੁਣ ਸੁਣੋ ਐਫਬੀਆਈ ਵੱਲੋਂ ਜ਼ਰੂਰੀ ਜਾਣਕਾਰੀ ਸਾਡੇ ਦੇਸ਼ ਅਮਰੀਕਾ ਵਿੱਚ ਬਾਹਰਲੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਅੰਤਰਰਾਸ਼ਟਰੀ ਦਬਾਅ ਪਾਇਆ ਜਾ ਰਿਹਾ ਹੈ ਇਸ ਨੂੰ ਰੋਕਣ ਲਈ ਐਫਬੀਆਈ ਨੂੰ ਤੁਹਾਡੇ ਸਹਿਯੋਗ ਦੀ ਲੋੜ ਹੈ ਵਿਦੇਸ਼ੀ ਸਰਕਾਰਾਂ ਜਾਂ ਉਹਨਾਂ ਦੇ ਮੁਲਾਜ਼ਮਾਂ ਜਾਂ ਮੁਖਬਰਾਂ ਵੱਲੋਂ ਅਮਰੀਕਾ ਵਿੱਚ ਵਾਸਤੇ ਕਿਸੇ ਵੀ ਇਨਸਾਨ ਨਾਲ ਕੀਤੇ ਜਾ ਰਹੇ ਅੰਤਰਰਾਸ਼ਟਰੀ ਦਬਾਅ ਦੀਆਂ ਕੁਝ ਕਿਸਮਾਂ ਇਹ ਨੇ ਨਿਗਰਾਨੀ ਰੱਖਣੀ ਪਿੱਛਾ ਕਰਨਾ ਤੰਗ ਪਰੇਸ਼ਾਨ ਕਰਨਾ ਅਗਵਾ ਕਰਨ ਦੀ ਕੋਸ਼ਿਸ਼ ਜਾਂ ਉਸ ਤੇ ਸਰੀਰਕ ਹਮਲਾ ਕਰਨਾ ਅਤੇ ਧਮਕੀਆਂ ਤੇ ਡਰਾ ਦਾਵੇ ਰਹੀ ਜ਼ਬਰਦਸਤੀ ਕਿਸੇ ਭਾਈਚਾਰੇ ਜਾਂ ਵਿਅਕਤੀਆਂ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕਰਨੀ ਕਿਸੇ ਨੂੰ ਉਸ ਦੇ ਮੂਲ ਦੇਸ਼ ਨੂੰ ਮੁੜ ਲਈ ਮਜਬੂਰ ਕਰਨਾ ਜਾਂ ਮੂਲ ਦੇਸ਼ ਵਿੱਚ ਵਸਦੇ ਉਸ ਦੇ ਰਿਸ਼ਤੇਦਾਰਾਂ ਨੂੰ ਡਰਾਉਣਾ ਜਾਂ ਹਿਰਾਸਤ ਵਿੱਚ ਲੈਣਾ ਕਿਸੇ ਦੇ ਕੰਪਿਊਟਰ ਜਾਂ ਫੋਨ ਨੂੰ ਹੈਕ ਕਰਕੇ ਉਸ ਦੀ ਨਿੱਜਤਾ ਤੇ ਹਮਲਾ ਕਰਨਾ ਜਾਂ ਉਸ ਬਾਰੇ ਇੰਟਰਨੈਟ ਤੇ ਕੂੜ ਪ੍ਰਚਾਰ ਕਰਨਾ ਕਿਸੇ ਦੀਆਂ ਵਿੱਤੀ ਜਾਇਦਾਦਾਂ ਨੂੰ ਜ਼ਬਤ ਕਰਨਾ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਅੰਤਰਰਾਸ਼ਟਰੀ ਦਬਾਅ ਦੇ ਸ਼ਿਕਾਰ ਹੋ ਤਾਂ ਐਫਬੀਆਈ ਨੂੰ ਹੁਣੇ ਕਾਲ ਕਰੋ 1800 call FBI ਆਏ ਜਾਂ 800 225 5324 ਤੇ ਸੰਪਰਕ ਕਰੋ ਤੇ ਜੇ ਤੁਹਾਡੇ ਲਈ ਅੰਗਰੇਜ਼ੀ ਵਿੱਚ ਗੱਲ ਕਰਨਾ ਮੁਸ਼ਕਲ ਹੈ ਤਾਂ ਤੁਸੀਂ ਪੰਜਾਬੀ ਵਿੱਚ ਗੱਲ ਕਰਨ ਲਈ ਕਹਿ ਸਕਦੇ ਹੋ ਜਾਂ FBI ਦੀ ਵੈਬਸਾਈਟ tips.fbi.gov ਤੇ ਆਪਣੀ ਸ਼ਿਕਾਇਤ ਦਰਜ ਕਰਾਓ ਔਰ ਜਾਣਕਾਰੀ ਲਈ ਦੇਖੋ fbi.gov/tnr ਜੇਕਰ ਤੁਸੀਂ ਤੁਰੰਤ ਸਰੀਰਕ ਖਤਰੇ ਵਿੱਚ ਹੋ ਤਾਂ 911 ਤੇ ਕਾਲ ਕਰੋ FBI ਵੱਲੋਂ ਤੁਹਾਡੀ ਰਿਪੋਰਟ ਕਦੀ ਵੀ ਕਿਸੇ ਵਿਦੇਸ਼ੀ ਸਰਕਾਰ ਨਾਲ ਸਾਂਝੀ ਨਹੀਂ ਕੀਤੀ ਜਾਵੇਗੀ ਐਫਬੀਆਈ ਦਾ ਮਨੋਰਥ ਅਮਰੀਕਾ ਵਿੱਚ ਵਸਦੇ ਲੋਕਾਂ ਦੀ ਰੱਖਿਆ ਕਰਨਾ ਅਤੇ ਯੂਨਾਈਟਿਡ ਸਟੇਟਸ ਦੇ ਸਬਦਾਂ ਨੂੰ ਕਾਇਮ ਰੱਖਣਾ ਹੈ ਹੁਣ ਲੱਗਣਗੀਆਂ ਚਾਟ ਭਵਨ ਦੀ ਨਵੀਂ ਲੋਕੇਸ਼ਨ ਤੇ pure vegetarian restaurant best name for Indian vegetarian food live counter dosa pani puri ਚਾਹ ਮਠਿਆਈ ਚਾਟ ਭਵਨ ਦੀ ਮਾਊਂਟੇਨ ਵਿਊ ਲੋਕੇਸ਼ਨ ਤੇ ਖੁੱਲੀ ਪਾਰਕਿੰਗ ਵੀ ਹੈ ਹੁਣ ਤੁਹਾਨੂੰ ਵੇਟ ਕਰਨ ਦੀ ਲੋੜ ਨਹੀਂ ਸੇਵਾ ਦਾ ਉਹੀ ਪੁਰਾਣਾ ਦਾਵਾ ਕਿ ਕੁਆਲਿਟੀ ਤੇ ਕੁਆਂਟੀਟੀ ਦੇ ਉੱਤੇ ਕੋਈ ਕੰਪਰੋਮਾਈਜ਼ ਨਹੀਂ ਤੇ ਫਿਰ ਆਪਣੇ ਖੁਸ਼ੀਆਂ ਭਰੇ ਫੰਕਸ਼ਨ ਨੂੰ ਇੰਜੋਏ ਕਰਨ ਲਈ ਹੁਣੇ ਕਾਲ ਕਰੋ 6509651111 650 965 1111 ਚਾਟ ਭਵਨ ਦੀ ਨਵੀਂ ਲੋਕੇਸ਼ਨ ਦਾ पता है एक सौ पैंठ East El Camino Real Mountain View ते विजिट करो इन्होंने दी वेबसाइट चार पवन डॉट कॉम ते फिर पहुंचो चार पवन दी माउंटेन व्यू लोकेशन दे तुसी सुन रहे हो जागरण ਹਾਂ ਬਈ ਵੀਕਐਂਡ ਤੇ ਕਿੱਥੇ ਚੱਲਣਾ ਪੀਜ਼ਾ ਕਰੀ ਹਾਊਸ ਤੁਹਾਡੀ ਫਾਸਟ ਫੂਡ ਕ੍ਰੇਵਿੰਗਸ ਦਾ ਇੱਕੋ ਇੱਕ stop pizza curry house pizza ਦੇ ਨਾਲ ਨਾਲ ਸੈਲਡ ਵਿੰਗਸ ਤੇ ਪੀਜ਼ਾ ਦੀ wide range Jain pizza available and build your own pizza to dining take away available 50 ਲੋਕਾਂ ਦੀ ਸਿਟਿੰਗ ਕਪੈਸਿਟੀ ਵੀ ਹੈ ਵੱਡੀ ਪਾਰਟੀ ਦੇ ਆਰਡਰ ਤੇ ਪਾਓ ਫ੍ਰੀ ਡਿਲੀਵਰੀ ਕੇਟਰਿੰਗ ਵੀ ਕਰਵਾ ਸਕਦੇ ਹੋ open 7 days curry pizza house 361 North Capitol Avenue 361 North Capitol Avenue twenty San Jose call चार सौ ਕਰੀ ਪੀਜ਼ਾ ਹਾਊਸ ਤੇ ਹੁਣ ਆ ਗਈ ਹੈ ਆਫਰਸ ਦੀ ਪਰਮਾਰ 31 ਜਨਵਰੀ ਤੱਕ 50 ਡਾਲਰ ਦੇ ਆਰਡਰ ਦੇ ਉੱਤੇ 10 ਡਾਲਰ ਆਫ ਸਿਰਫ ਇੱਕ ਟਾਪਿੰਗ ਵਾਲਾ ਲਾਰਜ ਪੀਜ਼ਾ 17.99 ਡਾਲਰ 'ਚ ਐਕਸਲ ਸਾਈਜ਼ ਪੀਜ਼ਾ ਦੇ ਨਾਲ 5 ਵਿੰਗਸ ਖਰੀਦਣ ਤੇ garlic sticks free large size pizza XL size pizza ਖਰੀਦਣ ਦੇ ਨਾਲ ਮੀਡੀਅਮ ਸਾਈਜ਼ ਪੀਜ਼ਾ ਖਰੀਦਣ ਤੇ 50% ਆਫ ਤੇ ਹੋਰ ਵੀ ਬਹੁਤ ਸਾਰੀ ਆਫਰਸ ਤੇ ਫਿਰ ਪਹੁੰਚੋ curry pizza house 361 North 20 Capitol Avenue San Jose ਮੈਂ ਤਾਂ ਕਹਿੰਦਾ ਵਾਪਸ ਚਲੀਏ ਉਹ ਇੰਨਾ ਟੁਰ ਕੇ ਫਿਰ ਵਾਪਸ ਚਲੀਏ ਫਿਰ ਕਹਿੰਦਾ ਬੂਟਾ ਗਾਲਾਂ ਕੱਢਦਾ ਬੂਟੇ ਦੀ ਟਿੰਡ ਤੇ ਆਪਣੇ ਟਰੱਕ ਦੇ ਟਾਇਰਾਂ ਦੇ ਝਾਤੀ ਮਾਰ ਫਰਕ ਦੋਨਾਂ ਜੀ ਕੋਈ ਨਹੀਂ ਓ ਯਾਰ ਗੱਲ ਤੇ ਤੇਰੀ ਠੀਕ ਏ ਉਹ ਪਰ ਵਧੀਆ ਬ੍ਰਾਂਡ ਦੇ ਟਾਇਰ ਬੋਝੇ ਤੇ ਭਾਰੀ ਪੈਂਦੇ ਨੇ ਤੂੰ ਫਿਕਰ ਨਾ ਕਰ ਤੂੰ ਹੁਣੇ ਹੀ ਜਾ ਫਾਸਵੇ ਟਾਇਰਸ ਓਕਲੈਂਡ ਵਾਲਿਆਂ ਦੇ semi truck dump truck trailer chassis ਦੇ brand new tyre brand name ਵਾਲੇ ਬਿਲਕੁਲ ਹੀ ਵਾਜਿਬ ਕੀਮਤਾਂ ਤੇ ਖਰੀਦ ਸਕਦਾ ਆ ਸੱਤੇ ਦਿਨ ਇਹਨਾਂ ਦੀ ਸ਼ਾਪ ਓਪਨ ਆ 70 ਹੀਗਨਬਰਗਰ ਲੂਪ ਓਕਲੈਂਡ ਕਾਲ 5108225110 ਜਾਂ ਦਿਲਬਾਗ ਸਿੰਘ ਨੂੰ 2093214618 ਹੁਣ ਇਹਨਾਂ ਦੇ ਕੋਲ ਪਹੁੰਚ ਚੁੱਕਾ ਹੈ ਨਵਾਂ Hunter equipment wheel balancer big rig align alignment machine available ਹੈ semi truck dump truck buses ਤੇ ਟ੍ਰੇਲਰਸ ਦੀ ਅਲਾਈਨਮੈਂਟ ਕਰਦੇ ਹਨ ਨਿਊ ਇਅਰ ਸਪੈਸ਼ਲ ਸਾਰੇ ਐਕਸਲ ਦੀ ਅਲਾਈਨਮੈਂਟ ਦੇ ਉੱਤੇ 20% ਆਫ ਆਫਰ 15 ਜਨਵਰੀ ਤੋਂ 15 ਫਰਵਰੀ ਤੱਕ Fastway tyres Oakland Obamacare covered California ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਸ ਨੂੰ ਇਹ ਸੇਵਾਵਾਂ ਦੇ ਰਹੇ ਹਨ ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ licence by California department of insurance number 0F89805 ਜੇਕਰ ਤੁਸੀਂ 65 ਸਾਲ ਦੇ ਹੋ ਚੁੱਕੇ ਹੋ ਜਾਂ ਹੋਣ ਵਾਲੇ ਹੋ ਮੈਡੀਕੇਅਰ ਦੇ ਲਈ ਅਪਲਾਈ ਕਰਨਾ ਹੈ ਜਾਂ ਚੱਲ ਰਹੇ ਮੈਡੀਕੇਅਰ ਦੇ ਵਿੱਚ ਤੁਸੀਂ ਤਬਦੀਲੀਆਂ ਕਰਵਾਉਣਾ ਚਾਹੁੰਦੇ ਹੋ ਵੱਖ-ਵੱਖ ਪਲਾਨਸ ਦੇ ਬਾਰੇ ਪਤਾ ਨਹੀਂ ਲੱਗ ਰਿਹਾ ਤਾਂ ਅੱਜ ਹੀ ਸੰਪਰਕ ਕਰੋ ਤਜਰਬੇਕਾਰ ਭਰੋਸੇਯੋਗ ਖਾਲਸਾ ਇੰਸ਼ੋਰੈਂਸ ਏਜੰਸੀ ਨੂੰ ਅਮਰੀਕਾ ਦੇ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਮੈਡੀਕੇਅਰ ਦੇ ਬਾਰੇ ਸੇਵਾਵਾਂ ਦਿੰਦੇ ਹਨ ਕਾਲ 4082722500 4082722500 ਕੈਲੀਫੋਰਨੀਆ ਲੈਸਨ ਨੰਬਰ 0898005 ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ ਯੂਐਸਏ ਤੁਸੀਂ ਕਰਾਉਣਾ ਚਾਹੁੰਦੇ ਹੋ ਆਪਣੇ ਕੰਮਕਾਰ ਕਾਰੋਬਾਰ ਜਾਂ ਪ੍ਰੋਗਰਾਮਸ ਦੀ coverage live on location grand opening special event ਕਿਸੇ ਤਰ੍ਹਾਂ ਦੀ ਵੀ ਸਰਮਣੀ ਪ੍ਰਾਈਸ ਡਿਸਟ੍ਰੀਬਿਊਸ਼ਨ ਜਾਂ ਕਿਸੇ ਵੀ ਹੋਰ ਇਵੈਂਟ ਦੀ ਰੌਣਕ ਤਾਂ ਮੀਡੀਆ ਉੱਤੇ ਚਰਚਾ ਤੇ ਫਿਰ ਪੰਜਾਬ ਰੇਡੀਓ ਯੂਐਸਏ ਬਣਾਏਗਾ ਤੁਹਾਡੀਆਂ ਸਾਰਿਆਂ ਚਾਹਾਂ ਤੇ ਰੀਜਾਂ ਨੂੰ ਹਕੀਕਤ ਵੀਡੀਓਗ੍ਰਾਫੀ ਫੋਟੋਗ੍ਰਾਫੀ ਤੇ ਰੇਡੀਓ ਨੈਟਵਰਕ ਤੇ ਲਾਈਵ ਸਾਡੀ ਟੀਮ ਪਹੁੰਚੇਗੀ ਤੁਹਾਡੇ ਪ੍ਰੋਗਰਾਮਸ ਤੇ ਲਾ ਦੇਵੇਗੀ ਰੌਣਕ ਤੇ ਫਿਰ ਆਪਣੀਆਂ ਖੁਸ਼ੀਆਂ ਤੇ ਚਾਹਾਂ ਨੂੰ ਦੋਣਾ ਦਿਗਣਾ ਕਰਨ ਸਮੇਤ ਹਰ ਤਰ੍ਹਾਂ ਦੀ ਲਾਈਵ ਕਵਰੇਜ ਤੇ ਗ੍ਰੈਂਡ ਇਵੈਂਟਸ ਲਈ ਪੰਜਾਬ ਰੇਡੀਓ ਯੂਐਸਏ ਹਿਮਾਚਲ ਦੀ ਟੀਮ ਨੂੰ ਬੁੱਕ ਕਰਨ ਲਈ ਹੁਣੇ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਨੰਬਰ ਤੇ ਰਾਬਤਾ ਕਰੋ 408 272 5200 408 272 5200 या फिर 4087227698 यानी 408 722 छिहत्तर अठानवे ਐਮਐਲਟੀ ਟ੍ਰਾਂਸ ਲੋਡ ਆਈ ਪਿਛਲੇ 25 ਸਾਲਾਂ ਤੋਂ ਟਰੱਕਿੰਗ ਦੇ ਬਿਜ਼ਨਸ ਦੇ ਵਿੱਚ ਹਨ ਇਹਨਾਂ ਨੂੰ ਇਸ ਟਾਈਮ ਟੀਮ ਡਰਾਈਵਰਸ ਚਾਹੀਦੇ ਹਨ ਕੈਲੀਫੋਰਨੀਆ ਓਰੀਗਨ ਵਾਸ਼ਿੰਗਟਨ ਯੂਟਾ ਤੇ ਟੈਕਸਸ ਦੇ ਪੱਕੇ load best pay in industry W2 direct deposit every week 90% loads hook and drop ਦੇ ਪੂਰਾ ਸਾਲ ਕੰਮ ਰਹਿੰਦਾ ਹੈ ਕੋਈ ਡਾਊਨ ਟਾਈਮ ਨਹੀਂ ਅੱਜ ਹੀ ਕਾਲ ਕਰੋ Amarpreet Singh 2096257370 209 625 7370 MLT trans load ਆਈ ਟੀਮ ਡਰਾਈਵਰਸ ਦੀ ਜ਼ਰੂਰਤ ਹੈ ਉਹ ਆਪਣੇ ਵਾਂਗ ਹੋਰ ਵੀ ਕਈ ਲੋਕ ਆਰਥਿਕ ਮਾੜੇ ਹਾਲਾਤਾਂ ਤੋਂ ਗੁਜ਼ਰ ਰਹੇ ਨੇ ਭਰਾਵਾ ਕਈਆਂ ਦੀਆਂ ਬੈਂਕਰਪਸੀਆਂ ਸੁਣ ਗਏ ਤੇ ਕਈ ਖਤਰਿਆਂ 'ਚ ਘਿਰੇ ਨੇ ਪਰ ਅਸੀਂ ਆਪਣੇ ਨਾਲ ਇੰਜ ਨਹੀਂ ਹੋਣ ਦੇਣਾ ਓਏ ਇਸ ਤੋਂ ਪਹਿਲਾਂ ਪਹਿਲਾਂ ਕੋਈ ਆਪਾ ਕਰਨਾ ਪੈਣਾ ਉਹ ਮੈਨੂੰ ਕਿਸੇ ਨੇ ਊੜਾ ਡੈਟਰ ਲਿਸ਼ ਬਾਰੇ ਦੱਸਿਆ ਸੀ ਤੇ ਤੂੰ ਭਲਾ ਉਹਨਾਂ ਨਾਲ ਰਾਬਤਾ ਕਿਉਂ ਨਹੀਂ ਕਰਦਾ ਕੀ ਤੁਸੀਂ ਵੀ ਕਰਜ਼ਿਆਂ ਦੇ ਮਸਲਿਆਂ ਦੇ ਨਾਲ ਲੜ ਰਹੇ ਹੋ ਤੁਸੀਂ ਇਕੱਲੇ ਨਹੀਂ ਯੂਐਸ ਅਤੇ ਕੈਨੇਡਾ ਦੇ ਵਿੱਚ ਹਜ਼ਾਰਾਂ ਜਿਹੇ ਲੋਕ ਨੇ ਜੋ ਕਰਜ਼ਿਆਂ ਦੇ ਨਾਲ ਜਕੜੇ ਪਏ ਨੇ ਇਹਨਾਂ ਹਾਲਾਤਾਂ ਵਿੱਚ ਉਮੀਦ ਦਾ ਨਾਮ ਹੈ ਊੜਾ ਡੈਟ ਰਿਲੀਫ ਜੋ ਤੁਹਾਡੀ ਮਦਦ ਕਰਨਗੇ ਹਜ਼ਾਰਾਂ ਲੋਕਾਂ ਨੂੰ ਕਰਜ਼ਿਆਂ ਦੇ ਮਸਲੇ ਤੋਂ ਛੁਟਕਾਰਾ ਦਿਵਾ ਚੁੱਕੇ ਨੇ 60% ਤੱਕ ਕਰਜ਼ੇ ਨੂੰ ਬਚਾ ਸਕਦੇ ਨੇ ਤੇ ਬਾਕੀਆਂ ਦੀਆਂ ਕਿਸ਼ਤਾਂ ਬਣਵਾ ਦੇਣਗੇ ਉਡੀ ਕਿਸ ਗੱਲ ਦੀ ਅੱਜ ਹੀ ਕਾਲ ਕਰੋ ਊੜਾ ਡੈਟ ਰਿਲੀਫ 888-888-9914 888-888-9914 ਜਾਂ visit Ura dot O R G ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਪੂਜਾ ਨੱਚਦੇ ਨਚਾਉਂਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ ਯੂਐਸਏ ਕੁਝ ਗੱਲਾਂ ਕੁਝ ਗੀਤ ਚ ਇੱਕ ਵਾਰ ਫੇਰ ਆਪ ਸਭ ਦਾ ਬੜਾ ਨਿੱਘਾ ਜਿਹਾ ਸਵਾਗਤ ਹੈ ਇਹ ਪ੍ਰੋਗਰਾਮ ਸੁਣ ਰਹੇ ਤੁਸੀਂ ਆਪਣੇ ਮਨ ਪਾਉਂਦੇ radio station Punjabi radio U S A ਤੋਂ ਆਪਣੀ ਪਸੰਦ ਦਾ ਗੀਤ ਆਪਣੀ ਫਰਮਾਇਸ਼ ਸੁਣਨ ਲਈ ਤੁਸੀਂ ਵੀ ਡਾਇਲ ਕਰ ਸਕਦੇ ਹੋ 408 272 5200 ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਹਲ ਵਧਨੇ ਹੈ ਇਹ ਫਰਮਾਇਸ਼ ਸਾਨੂੰ ਕਰਦੇ ਨੇ ਮਨੂ ਜੀ ਜਿਨ੍ਹਾਂ ਨੇ ਮਨਮੋਹਨ ਵਾਰਸ ਹੋਣਾ ਦੀ ਆਵਾਜ਼ ਦੇ ਵਿੱਚ ਇਹ ਗੀਤ ਸੁਣਨਾ ਚਾਹਿਆ